ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੋਡਕਾਸਟ ਵਿੱਚ ਸੁਖਵੰਤ ਹੁੰਦਲ ਵੱਲੋਂ ਜੀ ਆਇਆਂ ਨੂੰ ਪੋਡਕਾਸਟ ਦੀ ਇਸ ਐਪੀਸੋਡ ਵਿੱਚ ਸ਼ਹੀਦ ਭਗਤ ਸਿੰਘ ਦਾ ਲੇਖ ਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ ਕੂਕਾ ਲਹਿਰ ਪੜ੍ਹ ਕੇ ਸੁਣਾਇਆ ਜਾ ਰਿਹਾ ਹੈ ਭਗਤ ਸਿੰਘ ਨੇ ਇਹ ਲੇਖ ਫਰਵਰੀ 1928 ਵਿੱਚ ਲਿਖਿਆ ਸੀ ਇਸ ਐਪੀਸੋਡ ਦਾ ਬੋਲਦਾ ਰੂਪ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਲਓ ਸੁਣੋ ਇਹ ਲੇਖ ਪੰਜਾਬ ਵਿੱਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ ਕੂਕਾ ਲਹਿਰ ਫਰਵਰੀ 1928 ਲੇਖਕ ਸ਼ਹੀਦ ਭਗਤ ਸਿੰਘ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ ਇਹ ਕਿਤਾਬ ਪਹਿਲੀ ਵਾਰ ਰੈਡੀਕਲ ਪ੍ਰਕਾਸ਼ਨ ਮੋਗਾ ਨੇ 1985 ਵਿੱਚ ਛਾਪੀ ਸੀ ਇਸ ਲੇਖ ਬਾਰੇ ਆਪਣੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਲਿਖਦੇ ਹਨ ਦਿੱਲੀ ਤੋਂ ਛਪਣ ਵਾਲੇ ਰਸਾਲੇ ਮਹਾਰਥੀ ਵਿੱਚ ਫਰਵਰੀ 1928 ਵਿੱਚ ਭਗਤ ਸਿੰਘ ਨੇ ਬੀ ਐਸ ਸੰਧੂ ਦੇ ਕਲਮੀ ਨਾ ਹੇਠ ਕੂਕਾ ਲਹਿਰ ਉੱਤੇ ਇਹ ਲੇਖ ਲਿਖਿਆ ਸੀ ਲਓ ਸੁਣੋ ਇਹ ਲੇਖ ਸਿੱਖਾਂ ਵਿੱਚ ਇੱਕ ਉਪ ਫਿਰਕਾ ਹੈ ਜੋ ਨਾਮਤਾਰੀ ਜਾਂ ਕੂਕਾ ਅਖਵਾਉਂਦਾ ਹੈ ਇਹਦਾ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਹਦਾ ਆਰੰਭ ਹੋਇਆ ਸੀ ਅੱਜ ਇਹ ਇੱਕ ਸਕੁੰਚਿਤ ਫਿਰਕਾ ਦਿਸਦਾ ਹੈ ਪਰ ਇਹਦੇ ਬਾਨੀ ਸ੍ਰੀ ਗੁਰੂ ਰਾਮ ਸਿੰਘ ਇੱਕ ਕੱਟੜ ਇਨਕਲਾਬੀ ਸਨ ਇੱਕ ਮਸ਼ਹੂਰ ਰੱਬ ਭਗਤ ਸਮਾਜ ਦੇ ਦੋਸ਼ ਤੱਕ ਕੇ ਇੱਕ ਵਿਦਰੋਹੀ ਸਮਾਜ ਸੁਧਾਰਕ ਬਣ ਗਿਆ ਅਤੇ ਇੱਕ ਸੱਚੇ ਸਮਾਜ ਸੁਧਾਰਕ ਵਾਂਗ ਜਦੋਂ ਉਹ ਕਰਮ ਖੇਤਰ ਵਿੱਚ ਅਗਾ ਨਿਤਰੇ ਤਾਂ ਉਹਨਾਂ ਵੇਖਿਆ ਕਿ ਦੇਸ਼ ਦੀ ਉન્નਤੀ ਲਈ ਗੁਲਾਮੀ ਦੀਆਂ ਬੇੜੀਆਂ ਕੱਟਣਾ ਸਭ ਤੋਂ ਜ਼ਰੂਰੀ ਹੈ ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਵਸੀ ਪੈਮਾਨੇ ਉੱਤੇ ਕੀਤੀ ਉਸ ਦੀ ਤਿਆਰੀ ਦੇ ਦੌਰਾਨ ਹੀ ਜੋ ਕੁਝ ਝਗੜਾ ਫਸਾਦ ਹੋ ਗਿਆ ਉਸ ਤੋਂ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ ਅਤੇ ਸਭ ਯਤਨਾਂ ਦਾ ਨਿਸਫਲਤਾ ਤੋਂ ਬਿਨਾ ਹੋਰ ਕੋਈ ਸਿੱਟਾ ਨਾ ਨਿਕਲ ਸਕਿਆ ਕੂਕਾ ਲਹਿਰ ਦਾ ਇਤਿਹਾਸ ਹਾਲ ਤੱਕ ਲੋਕਾਂ ਸਾਹਮਣੇ ਨਹੀਂ ਆਇਆ ਕਿਸੇ ਨੇ ਇਸ ਨੂੰ ਅਹਿਮੀਅਤ ਵਾਲਾ ਨਹੀਂ ਸਮਝਿਆ ਅਸੀਂ ਕੂਕਿਆਂ ਨੂੰ ਪੁੱਲੜ ਅਤੇ ਮੂਰਖ ਕਹਿ ਕੇ ਆਪਣੇ ਫਰਜ਼ ਤੋਂ ਲਾਬੇ ਹੋ ਜਾਂਦੇ ਹਨ ਸਵਾਰਥ ਜਾਂ ਲੋਭ ਲਈ ਉਹਨਾਂ ਆਪਣੀਆਂ ਜਾਨਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਣਗਹਿਲੀ ਵਿਖਾ ਸਕਦੇ ਸਾਂ ਪਰ ਉਹਨਾਂ ਦੀ ਮੂਰਖਤਾ ਵਿੱਚ ਵੀ ਦੇਸ਼ ਪ੍ਰੇਮ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਤਾਂ ਤੋਪ ਦੇ ਦਹਾਨੇ ਨਾਲ ਬੰਨੇ ਹੋਣ ਸਮੇਂ ਵੀ ਹੱਸ ਦਿੰਦੇ ਸਨ ਤੇ ਆਨੰਦ ਨਾਲ ਸਤਿ ਸ੍ਰੀ ਅਕਾਲ ਦੇ ਆਕਾਸ਼ ਗੁੰਜਾਉ ਜੈਕਾਰਿਆਂ ਨਾਲ ਆਕਾਸ਼ ਪਤਾਲ ਇੱਕ ਕਰ ਦਿੰਦੇ ਸਨ ਉਹਨਾਂ ਦੇ ਮੱਥਿਆਂ ਉੱਤੇ ਦੁੱਖ ਫਿਕਰ ਜਾਂ ਪਛਤਾਵੇ ਦੀ ਰੇਖਾ ਵੀ ਨਹੀਂ ਦਿਸਦੀ ਸੀ ਕਿ ਉਹ ਪੁੱਲ ਜਾਣ ਵਾਲੇ ਹਨ ਉਹਨਾਂ ਦਾ ਅਪਰਾਧ ਸ਼ਾਇਦ ਅਸਫਲਤਾ ਤੋਂ ਬਿਨਾ ਕੁਝ ਵੀ ਨਹੀਂ ਸੀ ਪਰ ਸਕਾਟਲੈਂਡ ਦਾ ਬਹਾਦਰ ਵਿਲੀਅਮ ਵਾਲਿਸ ਵੀ ਤਾਂ ਅਸਫਲ ਹੋ ਕੇ ਮੌਤ ਦੀ ਸਜ਼ਾ ਦਾ ਭਾਗੀ ਬਣ ਗਿਆ ਸੀ ਉਹਦੀ ਤਾਂ ਅੱਜ ਸਾਰਾ ਇੰਗਲੈਂਡ ਪੂਜਾ ਕਰਦਾ ਹੈ ਫਿਰ ਸਾਡੇ ਅਸਫਲ ਦੇਸ਼ ਭਗਤ ਹੀ ਇਸ ਤਰ੍ਹਾਂ ਕਿਉਂ ਪੁਲਾ ਕੇ ਕੋਪ ਹਨੇਰੇ ਵਿੱਚ ਸੁੱਟ ਦਿੱਤੇ ਜਾਣ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਰ ਮਿਟਣ ਵਾਲੇ ਲੋਕਾਂ ਨੂੰ ਪੁਲਾ ਦੇਣਾ ਬੜੀ ਵੱਡੀ ਐਸਾ ਨਫਰਾਮੋਸ਼ੀ ਹੋਵੇਗੀ ਅਸੀਂ ਉਹਨਾਂ ਦੀ ਯਾਦ ਵਿੱਚ ਕੋਈ ਵੱਡਾ ਥੰਮ ਨਹੀਂ ਖੜਾ ਕਰ ਸਕਦੇ ਤਾਂ ਕਿ ਆਪਣੇ ਦਿਲ ਵਿੱਚ ਥੋੜੀ ਜਿਹੀ ਥਾਂ ਦੇਣੋਂ ਵੀ ਚਿਜਕੀਏ ਇਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਅੱਜ ਉਹਨਾਂ ਮੂਰਖ ਅਤੇ ਉਤਾਵਲੇ ਆਸਵੰਦਾ ਦਾ ਸੰਖੇਪ ਇਤਿਹਾਸ ਲਿਖਣ ਦੀ ਇਹ ਕੋਸ਼ਿਸ਼ ਹੈ ਇਸ ਨਾਲ ਜੇ ਲੋਕਾਂ ਨੂੰ ਉਹਨਾਂ ਦੇ ਸੰਬੰਧ ਵਿੱਚ ਠੀਕ-ਠਾਕ ਗੱਲਾਂ ਦਾ ਗਿਆਨ ਹੋ ਜਾਏ ਅਤੇ ਵਧੇਰੇ ਜਾਣਨ ਦੀ ਇੱਛਾ ਪੈਦਾ ਹੋ ਜਾਏ ਤਾਂ ਇਹ ਕੋਸ਼ਿਸ਼ ਕਾਮਯਾਬ ਸਮਝਾਂਗਾ। ਉਹਨਾਂ ਦੇ ਇਸ ਛੋਟੇ ਜਿਹੇ ਇਤਿਹਾਸ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ। 1. ਗੁਰੂ ਜੀ ਦਾ ਸ਼ਖਸੀ ਚਰਿੱਤਰ 2. ਕੂਕਾ ਬਗਾਵਤ 3. ਬਗਾਵਤ ਤੋਂ ਬਾਅਦ ਗੁਰੂ ਰਾਮ ਸਿੰਘ ਦਾ ਜਨਮ ਸਨ 1824 ਈਸਵੀ ਵਿੱਚ ਪੈਣੀ ਨਾਂ ਦੇ ਪਿੰਡ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਇੱਕ ਤਰਖਾਣ ਦੇ ਘਰ ਹੋਇਆ ਸੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਕਿਹਾ ਸੀ ਮੈਂ 12ਵੇਂ ਵੇਸ ਵਿੱਚ ਰਾਮ ਸਿੰਘ ਨਾਂ ਨਾਲ ਮਸ਼ਹੂਰ ਅਤੇ ਪ੍ਰਗਟ ਹੋਵਾਂਗਾ ਇਸ ਲਈ ਉਹਨਾਂ ਦੇ ਚੇਲੇ ਉਹਨਾਂ ਨੂੰ 10 ਗੁਰੂਆਂ ਦਾ ਅਵਤਾਰ ਮੰਨਦੇ ਹਨ ਪਰ ਬਾਕੀ ਸਿੱਖ ਪੰਥ ਦਾ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੇ ਸਭ ਅਧਿਕਾਰ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੇ ਸਨ ਅਤੇ ਗੁਰੂ ਡੰਮ ਬੰਦ ਕਰ ਦਿੱਤਾ ਸੀ ਇਸ ਲਈ ਗੁਰੂ ਰਾਮ ਸਿੰਘ ਗੁਰੂ ਨਹੀਂ ਹੋ ਸਕਦੇ ਸਾਨੂੰ ਇਹਨਾਂ ਝਗੜਿਆਂ ਨਾਲ ਕੋਈ ਸਰੋਕਾਰ ਨਹੀਂ ਗੁਰੂ ਰਾਮ ਸਿੰਘ ਜਵਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਉਹ ਮੁੱਢੋਂ ਹੀ ਰੱਬ ਦੇ ਭਗਤ ਸਨ ਅਤੇ ਵਧੇਰੇ ਸਮਾਂ ਈਸ਼ਵਰ ਪੂਜਾ ਵਿੱਚ ਹੀ ਬਿਤਾਉਂਦੇ ਸਨ ਇਸੇ ਕਾਰਨ ਜਲਦੀ ਹੀ ਫੌਜ ਵਿੱਚ ਉਹ ਹਰਮਨ ਪਿਆਰੇ ਹੋ ਗਏ ਉਹ ਜ਼ਿਆਦਾਤਰ ਭਗਤੀ ਵਿੱਚ ਲੱਗੇ ਰਹਿਣ ਕਾਰਨ ਫੌਜੀ ਫਰਜ਼ਾਂ ਦੀ ਪਾਲਣਾ ਵਿੱਚ ਅਸਮਰਥ ਰਹਿੰਦੇ ਪਰ ਉਹਨਾਂ ਨੂੰ ਸਭ ਅਜਿਹੇ ਫਰਜ਼ਾਂ ਤੋਂ ਲਾਬੇ ਰੱਖ ਕੇ ਵੀ ਫੌਜ ਵਿੱਚ ਰੱਖਿਆ ਗਿਆ ਕਿਹਾ ਜਾਂਦਾ ਹੈ ਕਿ ਇੱਕ ਦਿਨ ਉਹਨਾਂ ਨੂੰ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਅਤੇ ਉਹਨਾਂ ਨੇ ਹਜ਼ਾਰਾਂ ਸਰਹੱਦੀ ਸੂਬਾ ਨਿਵਾਸੀ ਬਾਬਾ ਬਾਲਕ ਨਾਥ ਤੋਂ ਗੁਰਗੱਦੀ ਦਾ ਹੱਕ ਲੈਣ ਲਈ ਆਖਿਆ ਦੂਜੇ ਹੀ ਦਿਨ ਉਹਨਾਂ 20 ਪੰਜੀ ਭਗਤਾਂ ਨਾਲ ਉਧਰ ਨੂੰ ਚਾਲੇ ਪਾ ਦਿੱਤੇ ਬਾਬਾ ਬਾਲਕ ਨਾਥ ਨੇ ਉਹਨਾਂ ਨੂੰ ਜੀ ਆਇਆ ਆਖਿਆ ਅਤੇ ਸਿੱਖਿਆ ਦਿੱਤੀ ਉੱਥੋਂ ਵਾਪਸ ਆ ਕੇ ਇਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਪਿੰਡ ਵਿੱਚ ਜਾ ਕੇ ਸ਼ਾਂਤ ਜੀਵਨ ਬਿਤਾਉਣ ਲੱਗੇ ਕਈ ਬਰੇ ਬੀਤ ਗਏ ਕਈ ਤਬਦੀਲੀਆਂ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਗੱਦੀ ਲਈ ਲੈਦੇ ਹੋਈ ਅੰਗਰੇਜ਼ਾਂ ਪੰਜਾਬ ਜਿੱਤ ਲਿਆ ਅਤੇ ਇਸ ਨੂੰ ਵੀ ਬਾਕੀ ਭਾਰਤ ਵਾਂਗ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜ ਲਿਆ ਇਹ ਸਭ ਕੁਝ ਹੋ ਗਿਆ ਅਤੇ ਨਾਲ ਹੀ 1857 ਦਾ ਗਦਰ ਵੀ ਹੋ ਗਿਆ ਅਤੇ ਅੰਗਰੇਜ਼ ਬੜੀ ਸ਼ਾਂਤੀ ਨਾਲ ਭਾਰਤ ਉੱਤੇ ਹਕੂਮਤ ਕਰਨ ਲੱਗੇ ਪਰ ਗੁਰੂ ਰਾਮ ਸਿੰਘ ਜੀ ਉਹੀ ਆਪਣਾ ਸ਼ਾਂਤ ਜੀਵਨ ਬਤੀਤ ਕਰਦੇ ਰਹੇ ਹਾਂ ਈਸ਼ਵਰ ਭਗਤੀ ਕਾਰਨ ਆਪ ਦੂਰ ਦੂਰ ਤੱਕ ਪ੍ਰਸਿੱਧ ਹੋ ਗਏ ਸੂਬੇ ਪਾਰ ਤੋਂ ਲੋਕ ਦਰਸ਼ਨ ਲਈ ਆਉਂਦੇ ਸਨ ਪਹਿਲਾਂ ਤਾਂ ਆਪ ਈਸ਼ਵਰ ਭਗਤੀ ਦਾ ਹੀ ਉਪਦੇਸ਼ ਦਿੰਦੇ ਸਨ ਪਰ ਬਾਅਦ ਵਿੱਚ ਕੁਝ ਸਮਾਜ ਸੁਧਾਰ ਸੰਬੰਧੀ ਵੀ ਉਪਦੇਸ਼ ਦੇਣ ਲੱਗੇ ਇਹਨਾਂ ਕੰਨਿਆ ਖਰੀਦਣ ਵੇਚਣ ਸ਼ਰਾਬ ਮਾਸ ਆਦਿ ਬਹੁਤ ਸਾਰੀਆਂ ਕੁਰੀਤਾਂ ਦਾ ਬੜੇ ਜ਼ੋਰ ਨਾਲ ਵਿਰੋਧ ਕੀਤਾ ਆਪ ਦੇ ਚੇਲੇ ਵੀ ਸਾਦਾ ਜ਼ਿੰਦਗੀ ਜਿਉਂਦੇ ਅਤੇ ਰੱਬ ਪੂਜਾ ਵਿੱਚ ਮਗਨ ਰਹਿੰਦੇ ਆਪਣੇ ਪਿੰਡ ਵਿੱਚ ਗੁਰੂ ਕਾ ਲੰਗਰ ਖੋਲ ਰੱਖਿਆ ਸੀ ਪਰ ਜਲਦੀ ਹੀ ਇੱਕ ਤਬਦੀਲੀ ਹੋਈ ਕਿਹਾ ਜਾਂਦਾ ਹੈ ਕਿਸੇ ਅਗਿਆਤ ਰਾਮਦਾਸ ਨਾਂ ਦੇ ਸੰਨਿਆਸੀ ਨੇ ਆ ਕੇ ਉਹਨਾਂ ਨੂੰ ਕਿਹਾ ਇਸ ਵੇਲੇ ਦੇਸ਼ ਨੂੰ ਬਦੇਸ਼ੀ ਰਾਜ ਤੋਂ ਖਲਾਸੀ ਪਵਾਉਣੀ ਹੀ ਸਭ ਤੋਂ ਪਹਿਲਾ ਫਰਜ਼ ਹੈ ਉਸ ਵੇਲੇ ਤੋਂ ਇਹਨਾਂ ਆਪਣਾ ਸਿਆਸੀ ਪ੍ਰੋਗਰਾਮ ਬਣਾ ਲਿਆ ਸੰਨਿਆਸੀ ਵਾਲੀ ਗੱਲ ਸੁਣੀ ਸੁਣਾਈ ਹੀ ਹੈ ਹੋ ਸਕਦਾ ਹੈ ਕਿ ਇਹ ਗੱਲ ਹੋਈ ਹੀ ਨਾ ਹੋਵੇ ਪਰ ਇੰਨਾ ਤਾਂ ਮੰਨਣਾ ਪਵੇਗਾ ਕਿ ਇਸ ਵੇਲੇ ਗੁਰੂ ਜੀ ਨੂੰ ਦੇਸ਼ ਦੀ ਪਰਾਧੀਨਤਾ ਬੁਰੀ ਤਰ੍ਹਾਂ ਰੜਕੀ ਉਹ ਸਮਝ ਗਏ ਸਨ ਕਿ ਗੁਲਾਮੀ ਦੇ ਨਾਲ ਦੇਸ਼ ਵਾਸੀਆਂ ਦੀ ਆਤਮਾ ਵੀ ਮਰਦੀ ਜਾ ਰਹੀ ਹੈ ਲੋਕ ਸਵਾਧੀਨਤਾ ਦਾ ਵਿਚਾਰ ਤੱਕ ਛੱਡ ਬੈਠੇ ਸਨ ਅਜੇ ਕੱਲ ਦੀ ਗੱਲ ਸੀ ਜਦ ਉਹਨਾਂ ਗਦਰ ਅਤੇ ਉਹਦੀ ਅਸਫਲਤਾ ਦੇ ਬਾਅਦ ਅਕੈ ਜ਼ੁਲਮ ਵੇਖੇ ਸੁਨੇ ਸਨ ਉਸ ਤੋਂ ਵੀ ਉਹਨਾਂ ਨੂੰ ਜ਼ਰੂਰ ਠੇਸ ਲੱਗੀ ਹੋਵੇਗੀ ਜੋ ਵੀ ਹੋਵੇ ਉਹਨਾਂ ਵਿਦੇਸ਼ੀ ਹਕੂਮਤ ਦਾ ਖੋਖਲਾਪਣ ਖੂਬ ਚੰਗੀ ਤਰ੍ਹਾਂ ਵੇਖ ਕੇ ਇੱਕ ਪ੍ਰੋਗਰਾਮ ਬਣਾ ਕੇ ਕੰਮ ਆਰੰਭ ਦਿੱਤਾ ਹੁਣ ਤੱਕ ਸਿਰਫ ਉਪਦੇਸ਼ ਹੀ ਹੁੰਦਾ ਸੀ ਪਰ ਹੁਣ ਦੀਕਸ਼ਾ ਅਤੇ ਸੰਗਠਨ ਵੀ ਸ਼ੁਰੂ ਹੋ ਗਿਆ ਉਹਨਾਂ ਉਸ ਵੇਲੇ ਠੀਕ ਉਹੀ ਨਾਮਿਲ ਵਰਤਣ ਦਾ ਪ੍ਰਚਾਰ ਸ਼ੁਰੂ ਕੀਤਾ ਜੋ 1920 ਵਿੱਚ ਮਹਾਤਮਾ ਗਾਂਧੀ ਨੇ ਕੀਤਾ ਸੀ ਉਹਨਾਂ ਦੀ ਨਾਮਿਲ ਵਰਤਣ ਮਹਾਤਮਾ ਦੀ ਨਾਮਿਲ ਵਰਤਣ ਤੋਂ ਵੀ ਕਈ ਗੱਲਾਂ ਵਿੱਚ ਵੱਧ ਕੇ ਸੀ ਅਦਾਲਤਾਂ ਦਾ ਬਾਈਕਾਟ ਆਪਣੀਆਂ ਪੰਚਾਇਤਾਂ ਦੀ ਕਾਇਮੀ ਸਰਕਾਰੀ تعلیم ਦਾ ਬਾਈਕਾਟ ਬਦੇਸ਼ੀ ਸਰਕਾਰ ਦੇ ਪੂਰੇ ਬਾਈਕਾਟ ਨਾਲ ਰੇਲ ਤਾਰ ਅਤੇ ਡਾਕ ਦੇ ਬਾਈਕਾਟ ਦਾ ਵੀ ਪ੍ਰਚਾਰ ਕੀਤਾ ਉਸ ਵੇਲੇ ਦੇਸ਼ ਇੰਨਾ ਸਾਹ ਸਤਹੀਣ ਹੋ ਕੇ ਉਹਨਾਂ ਚੀਜ਼ਾਂ ਉੱਤੇ ਇੰਨਾ ਨਿਰਭਰ ਨਹੀਂ ਹੋ ਗਿਆ ਸੀ ਕਿ ਉਹਨਾਂ ਦੇ ਬਾਈਕਾਟ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ ਇਸ ਤਰ੍ਹਾਂ ਉਹਨਾਂ ਡਾਕ ਦਾ ਪ੍ਰਬੰਧ ਆਪਣਾ ਇੰਨਾ ਚੰਗਾ ਕਰ ਲਿਆ ਸੀ ਕਿ ਪਾਈ ਪਰਮਾਨੰਦ ਦੇ ਲੇਖ ਅਨੁਸਾਰ ਉਹਨਾਂ ਦੀ ਡਾਕ ਸਰਕਾਰੀ ਡਾਕ ਨਾਲੋਂ ਵੀ ਸ਼ਤਾਬਦੀ ਪਹੁੰਚਦੀ ਸੀ ਇਨ੍ਹਾਂ ਗੱਲਾਂ ਦੇ ਨਾਲ ਸਾਦਾ ਪਹਿਰਾਵੇ ਅਤੇ ਸਵਦੇਸ਼ੀ ਪੁਸ਼ਾਕ ਪਹਿਨਣ ਦਾ ਜ਼ੋਰ ਨਾਲ ਉਪਦੇਸ਼ ਹੁੰਦਾ ਸੀ ਪ੍ਰਚਾਰ ਦਾ ਕੰਮ ਇੰਨੀ ਦੇਰ ਨਾ ਹੋ ਸਕਿਆ ਅਤੇ ਇਸ ਉੱਤੇ ਕਰੜੀ ਨਜ਼ਰ ਰੱਖੀ ਜਾਣ ਲੱਗੀ ਉਸ ਨੂੰ ਇਸ ਪ੍ਰਚੰਡ ਅੰਦੋਲਨ ਨੂੰ ਨਪ ਦੇਣ ਦੀ ਚਿੰਤਾ ਹੋ ਗਈ ਟੀ ਡੀ ਫੋਰਸਿਥ ਸਨ 1863 ਵਿੱਚ ਪੰਜਾਬ ਸਰਕਾਰ ਦੇ ਚੀਫ ਸਕੱਤਰ ਸਨ ਅਤੇ ਬਾਅਦ ਵਿੱਚ ਕੂਕਾ ਵਿਦਰੋਹ ਸਮੇਂ ਅੰਬਾਲਾ ਡਿਵੀਜ਼ਨ ਦੇ ਉੱਚੇ ਅਹੁਦੇ ਉੱਤੇ ਕੰਮ ਕਰਦੇ ਸਨ ਉਹ ਆਪਣੀ ਆਤਮ ਕਥਾ ਵਿੱਚ ਲਿਖਦੇ ਹਨ 1863 ਵਿੱਚ ਹੀ ਮੈਂ ਇਸ ਲਹਿਰ ਦੀ ਤਹਿ ਤੱਕ ਪਹੁੰਚ ਗਿਆ ਸੀ ਅਤੇ ਸਮਝ ਗਿਆ ਸੀ ਕਿ ਇਹ ਕਿਹੜੇ-ਕਿਹੜੇ ਖਤਰਨਾਕ ਨਤੀਜੇ ਲਿਆ ਸਕਦੀ ਹੈ ਇਸ ਲਈ ਮੈਂ ਉਹਨਾਂ ਦੇ ਪ੍ਰਚਾਰ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਜਿਸ ਨਾਲ ਉਹਨਾਂ ਦੇ ਪ੍ਰਚਾਰ ਦੀ ਰਫ਼ਤਾਰ ਕੁਝ ਹੱਦ ਤੱਕ ਘਟ ਗਈ ਜਦ ਹਕੂਮਤ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪੈਣੀ ਆਉਣਾ ਜਾਣਾ ਅਤੇ ਉਹਨਾਂ ਦਾ ਉੱਥੇ ਦੇਰ ਤੱਕ ਠਹਿਰਨਾ ਤੱਕ ਬੰਦ ਕਰ ਦਿੱਤਾ ਤਾਂ ਗੁਰੂ ਰਾਮ ਸਿੰਘ ਨੇ ਆਪਣਾ ਕੰਮ ਜਾਰੀ ਰੱਖਣ ਦੀ ਤਦਬੀਰ ਸੋਚੀ ਸਮੁੱਚੇ ਦੇਸ਼ ਨੂੰ 22 ਹਿੱਸਿਆਂ ਵਿੱਚ ਵੰਡ ਕੇ 22 ਯੋਗ ਬੰਦੇ ਉਹਨਾਂ ਦਾ ਸੰਗਠਨ ਕਰਨ ਲਈ ਮੁਕਰਰ ਕਰ ਦਿੱਤੇ ਉਹਨਾਂ ਨੂੰ ਸੂਬੇ ਕਿਹਾ ਜਾਂਦਾ ਸੀ ਕੰਮ ਬੜੀ ਚੰਗੀ ਤਰ੍ਹਾਂ ਚੱਲਦਾ ਰਿਹਾ ਸਾਰੇ ਨਾਮਦਾਰੀ ਸਿੱਖ ਆਪਣੀ ਕਮਾਈ ਦਾ ਦਸਵੰਦ ਗੁਰੂ ਜੀ ਦੀ ਪੇਂਟ ਕਰਦੇ ਇਹ ਸਭ ਪੈਣੀ ਪੇਜ ਦਿੱਤਾ ਜਾਂਦਾ ਸੀ ਇਹ ਸਭ ਕੁਝ ਤਾਂ ਹੁੰਦਾ ਹੀ ਸੀ ਅਤੇ ਨਾਲ-ਨਾਲ ਗੁਪਤ ਰੂਪ ਵਿੱਚ ਵਿਦਰੋਹ ਦਾ ਪ੍ਰਚਾਰ ਵੀ ਹੁੰਦਾ ਰਿਹਾ ਬਾਹਰਲਾ ਜੋਸ਼ ਬਹੁਤ ਘਟ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਸਰਕਾਰ ਦਾ ਸ਼ੱਕ ਕੁਝ ਹੱਦ ਤੱਕ ਦੂਰ ਹੋ ਗਿਆ ਅਤੇ ਸਾਰੀਆਂ ਪਾਬੰਦੀਆਂ 1869 ਈਸਵੀ ਵਿੱਚ ਹਟਾ ਲਈਆਂ ਗਈਆਂ ਪਾਬੰਦੀਆਂ ਹਟਣ ਨਾਲ ਹੀ ਲੋਕਾਂ ਦਾ ਜੋਸ਼ ਵੱਧ ਗਿਆ ਇੰਨਾ ਕਿ ਸੰਭਾਲਣਾ ਔਖਾ ਹੋ ਗਿਆ ਇਸ ਨਾਲ 1872 ਵਿੱਚ ਬੇਮੌਕਾ ਬਗਾਵਤ ਉੱਠ ਖੜੀ ਹੋਈ ਜਿਸ ਕਾਰਨ ਸਾਰਾ ਵਿਦਰੋਹ ਕੁਚਲਿਆ ਗਿਆ ਪਰ ਉਸ ਮੁੱਖ ਘਟਨਾ ਬਾਰੇ ਲਿਖਣ ਤੋਂ ਪਹਿਲਾਂ ਗੁਰੂ ਜੀ ਦੇ ਸ਼ਖਸੀ ਚਰਿੱਤਰ ਬਾਰੇ ਕੁਝ ਦਿਲਚਸਪ ਗੱਲਾਂ ਦਾ ਜ਼ਿਕਰ ਕਰਨਾ ਗਲਤ ਨਹੀਂ ਗੁਰੂ ਰਾਮ ਸਿੰਘ ਬੜੇ ਪ੍ਰਤਾਪੀ ਅਤੇ ਪਰਬਾਵਸ਼ਾਲੀ ਵਿਅਕਤੀ ਸਨ ਉਹਨਾਂ ਦੇ ਅਸਧਾਰਨ ਆਤਮਬਲ ਬਾਰੇ ਬਹੁਤ ਸਾਰੀਆਂ ਗੱਲਾਂ ਪ੍ਰਸਿੱਧ ਹਨ ਕਹਿੰਦੇ ਹਨ ਕਿ ਉਹ ਜਿਸ ਦੇ ਕੰਨ ਵਿੱਚ ਸਿੱਖਿਆ ਦਾ ਮੰਤਰ ਪੜ ਦਿੰਦੇ ਸਨ ਉਹੀ ਉਹਨਾਂ ਦਾ ਪਰਮ ਭਗਤ ਅਤੇ ਚੇਲਾ ਹੋ ਜਾਂਦਾ ਸੀ ਜਦ ਇਹ ਗੱਲ ਪ੍ਰਸਿੱਧ ਹੋਈ ਤਾਂ ਦੋ ਬਦਮਾਸ਼ ਉਹਨਾਂ ਦੀ ਸ਼ਕਤੀ ਦੀ ਪ੍ਰੀਖਿਆ ਲੈਣ ਗਏ ਉਹਨਾਂ ਕਿਹਾ ਸੀ ਵੇਖਾਂਗੇ ਸਾਡੇ ਉੱਤੇ ਕੀ ਅਸਰ ਪੈਂਦਾ ਹੈ ਪਰ ਸਿੱਖਿਆ ਬਾਅਦ ਉਹਨਾਂ ਦੇ ਕੱਟੜ ਭਗਤ ਬਣ ਗਏ ਅਤੇ ਇੰਜ ਉਹਨਾਂ ਦੇ ਸ਼ਖਸੀ ਦੋਸ਼ ਵੀ ਦੂਰ ਹੋ ਗਏ ਇਸ ਤਰ੍ਹਾਂ ਡਾਕਟਰ ਗੋਕਲ ਚੰਦ ਇੱਕ ਲੇਖ ਵਿੱਚ ਲਿਖਦੇ ਹਨ ਕਿ ਉਹਨਾਂ ਦੀ ਦਾਦੀ ਦਾ ਪਰਾ ਇੱਕ ਮਾੜੇ ਚਾਲ ਚੱਲਣ ਦਾ ਬੰਦਾ ਸੀ ਅਤੇ ਉਸ ਨੂੰ ਹੁੱਕਾ ਪੀਣ ਦੀ ਆਦਤ ਸੀ ਸਿਰਫ ਇੱਕ ਵਾਰ ਹੀ ਗੁਰੂ ਜੀ ਦੇ ਦਰਸ਼ਨਾਂ ਨੇ ਉਹਨਾਂ ਦਾ ਜੀਵਨ ਇੱਕਦਮ ਬਦਲ ਦਿੱਤਾ ਇਸੇ ਤਰ੍ਹਾਂ ਇੱਕ ਹੋਰ ਆਦਮੀ ਜਿਸ ਨੇ ਕਿ ਕਦੇ ਕੋਈ ਕਤਲ ਕੀਤਾ ਸੀ ਗੁਰੂ ਜੀ ਤੋਂ ਸੁਧਰਿਆ ਫਿਰ ਉਹਨੇ ਆਪਣੇ ਆਪ ਨੂੰ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਅਤੇ ਆਪਣਾ ਜੁਰਮ ਮੰਨ ਲਿਆ ਜਦ ਜੱਜ ਨੇ ਬੇਹੱਦ ਹੈਰਾਨਗੀ ਨਾਲ ਪੁੱਛਿਆ ਤੈਨੂੰ ਤਾਂ ਕੋਈ ਜਾਣਦਾ ਤੱਕ ਵੀ ਨਹੀਂ ਸੀ ਅਤੇ ਕਤਲ ਬਾਰੇ ਤੇਰੇ ਉੱਤੇ ਕੋਈ ਸ਼ੱਕ ਵੀ ਨਹੀਂ ਸੀ ਫਿਰ ਤੂੰ ਅਚਾਨਕ ਜੁਰਮ ਮੰਨ ਕੇ ਮੌਤ ਨੂੰ ਸੱਦਾ ਕਿਉਂ ਦਿੱਤਾ ਤਾਂ ਉਹਨੇ ਕਿਹਾ ਮੇਰੇ ਗੁਰੂ ਜੀ ਦੀ ਇਹੀ ਆਗਿਆ ਹੈ ਸਰਕਾਰ ਨੇ ਵੀ ਪਰਖਣਾ ਚਾਇਆ ਇੱਕ ਸਬ ਇੰਸਪੈਕਟਰ ਨੂੰ ਭੇਜਿਆ ਉਹ ਵੀ ਬੜਾ ਖੁਸ਼ ਸੀ ਉਸ ਨੂੰ ਆਸ ਸੀ ਕਿ ਸਾਰੇ ਪੇਦ ਖੋਲ ਕੇ ਕੁਝ ਇਨਾਮ ਲਏਗਾ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਵਾਪਸ ਆ ਗਿਆ ਆਉਂਦਿਆਂ ਹੀ ਅਸਤੀਫਾ ਦੇ ਦਿੱਤਾ ਅਫਸਰਾਂ ਨੇ ਪੁੱਛਿਆ ਅਸਤੀਫਾ ਕਿਉਂ ਦਿੰਦਾ ਏ ਉੱਤਰ ਦਿੱਤਾ ਗੁਰੂ ਜੀ ਦਾ ਇਹੀ ਹੁਕਮ ਹੈ ਉਹ ਕਹਿੰਦੇ ਹਨ ਕਿ ਬਦੇਸ਼ੀ ਹਾਕਮਾਂ ਦੀ ਨੌਕਰੀ ਬਿਲਕੁਲ ਨਾ ਕਰੋ ਅਜਈਆਂ ਕਈ ਘਟਨਾਵਾਂ ਹਨ ਕੁਝ ਵੀ ਹੋਵੇ ਇੰਨਾ ਤਾਂ ਮੰਨਣਾ ਹੀ ਪਵੇਗਾ ਕਿ ਗੁਰੂ ਜੀ ਰੱਬ ਦੇ ਭਗਤ ਅਤੇ ਉੱਚੇ اخلاق ਸਦਕਾ ਇੱਕ ਮਹਾਨ ਸ਼ਕਤੀਸ਼ਾਲੀ ਮਹਾਪੁਰਖ ਸਨ ਸਰਕਾਰ ਇਹ ਗੱਲ ਦੇਖ ਕੇ ਕਬਰਾਈ ਅਤੇ ਉਸ ਨੂੰ ਸਾਰੇ ਅੰਦੋਲਨ ਦਬਾਉਣ ਦੀ ਚਿੰਤਾ ਹੋਈ ਇਹ ਵੀ ਸੁਭਾਵਕ ਹੀ ਸੀ ਪਰ ਬਗਾਵਤ ਦਾ ਆਰੰਭ 1868-69 ਵਿੱਚ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਪੈਣੀ ਆਉਣ ਲੱਗੇ ਸਨ 1871 ਵਿੱਚ ਕੁਝ ਕੂਕੇ ਵੀਰ ਅੰਮ੍ਰਿਤਸਰ ਵਿੱਚ ਦੀ ਗੁਜ਼ਰ ਰਹੇ ਸਨ ਇਹ ਸੁਣਿਆ ਕਿ ਮੁਸਲਮਾਨ ਬੁੱਚੜ ਹਿੰਦੂਆਂ ਨੂੰ ਚਿੜਾਉਣ ਲਈ ਰੋਜ਼ ਅਣਗਿਣਤ ਗਊਆਂ ਦੀ ਉਹਨਾਂ ਦੇ ਸਾਹਮਣੇ ਹੱਤਿਆ ਕਰਦੇ ਹਨ ਹਿੰਦੂ ਸਮਾਜ ਨੂੰ ਬਹੁਤ ਦੁੱਖ ਹੁੰਦਾ ਹੈ ਕੱਟੜ ਗਊ ਭਗਤ ਕੂਕੇ ਇਹ ਸਭ ਕੁਝ ਸਹਾਰ ਨਾ ਸਕੇ ਉਹਨਾਂ ਬੁੱਚੜਖਾਨੇ ਉੱਤੇ ਹਮਲਾ ਕਰ ਦਿੱਤਾ ਅਤੇ ਆਪ ਪੈਣੀ ਵੱਲ ਨੂੰ ਹੋ ਪਏ ਅੰਮ੍ਰਿਤਸਰ ਦੇ ਸਾਰੇ ਸਰਕਰਦਾ ਹਿੰਦੂ ਗ੍ਰਿਫਤਾਰ ਕਰ ਲਏ ਗਏ ਗੁਰੂ ਜੀ ਨੂੰ ਇਹ ਖਬਰ ਪਹਿਲਾਂ ਹੀ ਮਿਲ ਚੁੱਕੀ ਸੀ ਅਤੇ ਉਹਨਾਂ ਕੂਕਿਆਂ ਨੇ ਜਾ ਕੇ ਸਾਰੀ ਵਿਥਿਆ ਸੁਣਾਈ ਗੁਰੂ ਜੀ ਨੇ ਹੁਕਮ ਦਿੱਤਾ ਜਾਓ ਜਾ ਕੇ ਆਪਣਾ ਜੁਰਮ ਮੰਨ ਲਓ ਅਤੇ ਉਹਨਾਂ નિર્ਦੋਸ਼ ਲੋਕਾਂ ਨੂੰ ਆਫਤ ਤੋਂ ਬਚਾਓ ਹੁਕਮ ਦਾ ਪਾਲਣ ਕੀਤਾ ਗਿਆ ਬੇਦੋਸ਼ੇ ਲੋਕ ਰਿਹਾ ਹੋ ਗਏ ਅਤੇ ਇਹ ਵੀਰ ਅਤਿਅੰਤ ਆਨੰਦ ਅਤੇ ਖੁਸ਼ੀ ਨਾਲ ਫਾਂਸੀ ਚੜ ਗਏ ਅਜਿਹੀ ਘਟਨਾ ਰਾਏਕੋਟ ਵਿੱਚ ਵੀ ਹੋਈ ਉੱਥੇ ਵੀ ਕਈਆਂ ਕੂਕਿਆਂ ਨੂੰ ਫਾਂਸੀ ਦਿੱਤੀ ਗਈ ਕੁਝ ਹੋਰ ਸਿੱਖਾਂ ਨੇ ਮਹਿਸੂਸ ਕੀਤਾ ਕਿ ਬੇਦੋਸ਼ੇ ਸਾਥੀਆਂ ਨੂੰ ਫਾਂਸੀ ਚਾੜ ਦਿੱਤਾ ਗਿਆ ਹੈ ਬਦਲੇ ਲਈ ਹਿੰਸਾ ਦੀ ਅਗਨ ਪ੍ਰਚੰਡ ਹੋਈ ਪਰ ਕੋਈ ਘਟਨਾ ਨਾ ਵਾਪਰੀ 13 ਜਨਵਰੀ 1872 ਨੂੰ ਪੈਣੀ ਵਿੱਚ ਮਾਗੀ ਦਾ ਮੇਲਾ ਹੋਣਾ ਸੀ ਲੋਕ ਦੂਰ ਦੂਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਲੱਗੇ ਇੱਕ ਕੂਕਾ ਨਾਮਦਾਰੀ ਵੀਰ ਰਿਆਸਤ ਮਲੇਰ ਕੋਟਲਾ ਦੇ ਇਸੇ ਨਾਂ ਦੇ ਸ਼ਹਿਰ ਥਾਣੀ ਲੰਘ ਰਿਹਾ ਸੀ ਉਹਨੇ ਇੱਕ ਮੁਸਲਮਾਨ ਨੂੰ ਵੇਖਿਆ ਜੋ ਬਲਦ ਉੱਤੇ ਬੈਠਾ ਬੇਹੱਦ ਪਾਰ ਲੱਦੀ ਉਸ ਨੂੰ ਕੁੱਟੀ ਜਾ ਰਿਹਾ ਸੀ ਕੂਕੇ ਨੇ ਮੁਸਲਮਾਨ ਨੂੰ ਕਿਹਾ ਪਾਈ ਇੰਨਾ ਜ਼ੁਲਮ ਨਾ ਕਰ ਪਾਰ ਤਾਂ ਪਹਿਲਾਂ ਹੀ ਬਹੁਤ ਹੈ ਤੂੰ ਥੱਲੇ ਉੱਤਰ ਆਏ ਤਾਂ ਕੀ ਹਰਜ਼ ਹੈ ਪਰ ਜਵਾਬ ਵਿੱਚ ਚਟ ਦੋ ਚਾਰ ਗਾਲਾਂ ਮਿਲੀਆਂ ਕੂਕਾ ਕੋਈ ਬੁਜ਼ਦਿਲ ਜਾਂ ਕਾਇਰ ਤਾਂ ਹੈ ਹੀ ਨਹੀਂ ਸੀ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਨੌਬਤ ਹੱਥੋਂ ਪਾਈ ਤੱਕ ਆ ਗਈ ਰਿਆਸਤ ਦੇ ਬਦਦਿਮਾਗ ਕਰਮਚਾਰੀ ਉਸ ਨੂੰ ਫੜ ਕੇ ਕੋਤਵਾਲੀ ਲੈ ਗਏ ਉੱਥੇ ਉਸ ਗਰੀਬ ਨੂੰ ਅਣਗਿਣਤ ਦੁੱਖ ਤਕਲੀਫਾਂ ਅਤੇ ਬੇਇੱਜ਼ਤੀ ਸਹਾਰਨੀ ਪਈ ਬਾਅਦ ਵਿੱਚ ਉਹਦੀਆਂ ਅੱਖਾਂ ਸਾਹਮਣੇ ਉਹੀ ਬਲਦ ਮਾਰ ਦਿੱਤਾ ਗਿਆ ਇਹ ਅਸਹਿ ਸੀ ਰਿਆ ਹੁੰਦਿਆਂ ਹੀ ਉਹ ਪੈਣੀ ਪਹੁੰਚਿਆ ਉਸ ਨੇ ਪਰੇ ਦੀਵਾਨ ਵਿੱਚ ਭਿਆਨਕ ਜ਼ੁਲਮਾਂ ਦੀ ਵਿਥਿਆ ਸੁਣਾਈ ਲੋਕ ਤਾਂ ਰਾਏ ਕੋਟ ਦੀ ਵਾਰਦਾਤ ਤੋਂ ਪੜਕੇ ਕੇ ਹੋਏ ਸਨ ਬਲਦੀ ਉੱਤੇ ਤੇਲ ਪਿਆ ਅਤੇ ਮੱਚ ਉੱਠੀ ਆਪਣੇ ਬਾਹੂਬਲ ਦੇ ਪਰੋਸੇ ਬਦਲਾ ਲੈਣ ਦਾ ਫੈਸਲਾ ਹੋ ਗਿਆ ਜੋਸ਼ ਵੱਧਦਾ ਵੇਖ ਕੇ ਗੁਰੂ ਜੀ ਕੁਝ ਕਬਰਾਏ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਖਾਲਸਾ ਜੀ ਕੀ ਅਨਰਥ ਕਰਨ ਜਾ ਰਹੇ ਹੋ ਜ਼ਰਾ ਸ਼ਾਂਤੀ ਅਤੇ ਸਹਿਨਸ਼ੀਲਤਾ ਤੋਂ ਕੰਮ ਲਓ ਜ਼ਰਾ ਸੋਚੋ ਤਾਂ ਸਹੀ ਇਸ ਸਭ ਕੁਝ ਦਾ ਕੀ ਨਤੀਜਾ ਨਿਕਲੇਗਾ ਸਾਰਾ ਬਣਿਆ ਬਣਾਇਆ ਕੰਮ ਵਿਗੜ ਜਾਏਗਾ ਗੁਰੂ ਜੀ ਦੇ ਇਸ ਤਰ੍ਹਾਂ ਮਤ ਦੇਣ ਨਾਲ ਕੁਝ ਲੋਕਾਂ ਦਾ ਜੋਸ਼ ਮੱਠਾ ਤਾਂ ਪੈ ਗਿਆ ਪਰ ਹੋਰ ਆਦਮੀ ਪ੍ਰਤੀ ਹਿੰਸਾ ਦੀਆਂ ਸਖਤ ਮੂਰਤੀਆਂ ਬਣ ਬੈਠੇ ਉਹਨਾਂ ਦਾ ਜੋਸ਼ ਥੰਮਿਆ ਨਾ ਗਿਆ ਗੁਰੂ ਜੀ ਨੇ ਲਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਸਾਥੀ ਦੀ ਬੇਇੱਜ਼ਤੀ ਨੂੰ ਉਹ ਕਿਵੇਂ ਸਹਾਰ ਸਕਦੇ ਸਨ ਇਹ ਬੜੀ ਨਾਜ਼ੁਕ ਹਾਲਤ ਸੀ ਕੰਮ ਅਧੂਰਾ ਹੀ ਸੀ ਅਤੇ ਕੋਈ ਤਿਆਰੀ ਵੀ ਨਹੀਂ ਕੀਤੀ ਹੋਈ ਸੀ ਇਸ ਹਾਲਤ ਵਿੱਚ ਇਹਨਾਂ 150 ਉਤੇਜਿਤ ਲੋਕਾਂ ਦਾ ਸਾਥ ਦੇਣ ਨਾਲ ਸਾਰਾ ਅੰਦੋਲਨ ਕੁਚਲੇ ਜਾਣ ਦੀ ਸੰਭਾਵਨਾ ਸੀ ਕੀ ਕੀਤਾ ਜਾਵੇ ਸਾਰੇ ਫਰਜ਼ ਸ਼ਿਨਾਸ਼ਾ ਦੀ ਤਰ੍ਹਾਂ ਦੇਖ ਰਹੇ ਸਨ ਦੇਖ ਗੁਰੂ ਜੀ ਵੀ ਰਹੇ ਸਨ ਕੋਈ ਦੂਜਾ ਆਦਮੀ ਇਹੋ ਜੇ ਸਮੇਂ ਕੀ ਕਰਦਾ ਅਥਵਾ ਇਸ ਸਮੇਂ ਲੋਕ ਕੀ ਕਰਨ ਦੀ ਸਲਾਹ ਦੇ ਸਕਦੇ ਹਨ ਇਹਨਾਂ ਗੱਲਾਂ ਦਾ ਸਾਨੂੰ ਪਤਾ ਨਹੀਂ ਅਤੇ ਕੋਈ ਫਿਕਰ ਵੀ ਨਹੀਂ ਦੂਰਦਰਸ਼ੀ ਗੁਰੂ ਜੀ ਨੇ ਉਸ ਵੇਲੇ ਇਹੀ ਸੋਚਿਆ ਕਿ ਇਹ ਉਤੇਜਿਤ ਲੋਕ ਤਾਂ ਸ਼ਾਂਤ ਹੋ ਨਹੀਂ ਰਹੇ ਇਹਨਾਂ ਦੀ ਮਰਜ਼ੀ ਮੁਤਾਬਿਕ ਹੁਣ ਹੀ ਵਿਦਰੋਹ ਕਰਨ ਦੀ ਅਜੇ ਤਿਆਰੀ ਨਹੀਂ ਕੀਤੀ ਗਈ ਅਤੇ ਅਜੇ ਤਾਂ ਸਾਰਾ ਕੰਮ ਜਥੇਬੰਦ ਵੀ ਨਹੀਂ ਹੋਇਆ ਇਸ ਵੇਲੇ ਜੇ ਇਹ ਚਲੇ ਜਾਣ ਅਤੇ ਅਸੀਂ ਸਰਕਾਰ ਨੂੰ ਇਹ ਦੱਸ ਦਈਏ ਕਿ ਸਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ ਤਾਂ ਬਾਕੀ ਅੰਦੋਲਨ ਬਚ ਜਾਵੇਗਾ ਗੱਲ ਤਾਂ ਚੰਗੀ ਲੱਗਦੀ ਹੈ ਪਰ ਸਿਆਸੀ ਦਾਪੇਚਾਂ ਦੀ ਅਹਿਮੀਅਤ ਉਹਨਾਂ ਦੀ ਸਫਲਤਾ ਉੱਤੇ ਆਧਾਰਿਤ ਹੁੰਦੀ ਹੈ ਗੁਰੂ ਜੀ ਨੇ ਇਹ ਦਾਪੇਚ ਵਰਤਿਆ ਪਾਸਾ ਉਲਟ ਗਿਆ ਇਹ ਨਿਸਫਲ ਰਿਹਾ ਇਹੀ ਉਹਨਾਂ ਦਾ ਸਭ ਤੋਂ ਵੱਡਾ ਅਪਰਾਧ ਸੀ ਉਹਨਾਂ ਉਸ ਵੇਲੇ ਪੁਲਿਸ ਨੂੰ ਖਬਰ ਦਿੱਤੀ ਕਿ ਇਹ ਲੋਕ ਪੜਕ ਕੇ ਉਹਨਾਂ ਦੀਆਂ ਅਰਜ਼ਾਂ ਅਤੇ ਹੁਕਮਾਂ ਨੂੰ ਨਾ ਮੰਨ ਕੇ ਝਗੜੇ ਫਸਾਦ ਲਈ ਜਾ ਰਹੇ ਹਨ ਮੈਂ ਹੁਣੇ ਹੀ ਪੁਲਿਸ ਨੂੰ ਖਬਰ ਦੇ ਕੇ ਫਬਰਦਾਰ ਕਰ ਦੇਣਾ ਚਾਹੁੰਦਾ ਹਾਂ ਉਹ ਉਹਨਾਂ ਨਾਲ ਨਿਬੜ ਲੈਣ ਮੈਂ ਅਨਰਥ ਦਾ ਜ਼ਿੰਮੇਵਾਰ ਨਹੀਂ ਹਾਂ ਲੁਧਿਆਣੇ ਦੇ ਕਾਇਮ ਮੁਕਾਮ ਡਿਪਟੀ ਕਮਿਸ਼ਨਰ ਮਿਸਟਰ ਕਾਉਮਾਨ ਨੇ ਆਪਣੇ 15 ਜਨਵਰੀ ਦੇ ਖਤ ਵਿੱਚ ਅੰਬਾਲਾ ਕਮਿਸ਼ਨਰ ਨੂੰ ਇਸ ਵਾਰਦਾਤ ਦਾ ਵੇਰਵਾ ਇੰਜ ਲਿਖਿਆ ਉਹਨੇ ਪੁਲਿਸ ਦੇ ਇੱਕ ਸੂਈਏ ਨੇ ਮੈਨੂੰ ਦੱਸਿਆ ਕਿ ਕੂਕਿਆਂ ਦਾ ਆਗੂ ਰਾਮ ਸਿੰਘ ਆਪਣੇ ਗਲ ਵਿੱਚ ਸਾਫਾ ਪਾ ਕੇ ਉਹਨਾਂ ਬੰਦਿਆਂ ਕੋਲ ਗਿਆ ਅਤੇ ਖਲਬਲੀ ਨਾ ਪਾਉਣ ਲਈ ਪ੍ਰੇਰਿਆ ਪਰ ਉਹਨਾਂ ਨੇ ਉਹਨੂੰ ਸੁਣਿਆ ਤੱਕ ਨਾ ਅਤੇ ਫਿਰ ਰਾਮ ਸਿੰਘ ਡਿਪਟੀ ਇੰਸਪੈਕਟਰ ਕੋਲ ਗਿਆ ਅਤੇ ਉਸ ਨੂੰ ਇਹ ਦੱਸਿਆ ਕਿ ਇਹ ਬੰਦੇ ਸ਼ਰਾਰਤ ਲਈ ਤੁਲੇ ਹੋਏ ਹਨ ਅਤੇ ਉਹਦਾ ਉਹਨਾਂ ਉੱਤੇ ਕੋਈ ਵਸ ਨਹੀਂ ਪਰ ਇਸ ਵੇਲੇ ਸਰਕਾਰ ਜਾਂ ਪੁਲਿਸ ਜਾਣ ਬੁੱਝ ਕੇ ਚੁੱਪ ਰਹੀ ਚੁੱਪਚਾਪ ਉਹਨਾਂ ਨੂੰ ਅੰਗਰੇਜ਼ ਰਾਜ ਵਿੱਚੋਂ ਰਿਆਸਤ ਵਿੱਚ ਘੁੰਮਣ ਦਿੱਤਾ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਾ ਕਰ ਲਿਆ ਗਿਆ ਕੁਝ ਦਿਨਾਂ ਬਾਅਦ ਉਹਨਾਂ ਦਾ ਜੋਸ਼ ਠੰਡਾ ਹੋ ਹੀ ਜਾਂਦਾ ਪਰ ਨਹੀਂ ਸਰਕਾਰ ਤਾਂ ਖੁਦ ਚਾਹੁੰਦੀ ਸੀ ਕਿ ਉਸ ਨੂੰ ਕੋਈ ਮੌਕਾ ਮਿਲੇ ਜਿਸ ਨਾਲ ਉਹ ਅੰਦੋਲਨ ਨੂੰ ਕੁਚਲ ਸਕੇ ਜਿਸ ਵੇਲੇ ਦਿਲਚਾਇਆ ਮੌਕਾ ਮਿਲ ਗਿਆ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਉਹਨਾਂ ਨੂੰ ਭੜਕਾਉਣ ਵਿੱਚ ਵੀ ਸਰਕਾਰੀ ਬੰਦਿਆਂ ਦਾ ਹੱਥ ਸੀ ਖੈਰ ਉਸ ਸੰਬੰਧ ਵਿੱਚ ਅਸੀਂ ਕੁਝ ਨਾ ਕਹਿ ਸਕੀਏ ਪਰ ਅਸੀਂ ਸਰਕਾਰ ਉੱਤੇ ਜਾਣ ਬੁੱਝ ਕੇ ਚੁੱਪ ਰਹਿਣ ਦਾ ਦੋਸ਼ ਲਾ ਸਕਦੇ ਹਾਂ ਅਤੇ ਉਹ ਕੂਕੇ ਵੀਰ ਪਟਿਆਲੇ ਦੀ ਹੱਦ ਨੇੜੇ ਰਬੋ ਪਿੰਡ ਦੇ ਬਾਹਰਵਾਰ ਜਾ ਠਹਿਰੇ ਰਾਤ ਉੱਥੇ ਹੀ ਆਰਾਮ ਕੀਤਾ ਅਗਲੇ ਦਿਨ ਵੀ ਉੱਥੇ ਹੀ ਟਿਕੇ ਰਹੇ ਸ਼ਾਇਦ ਹੋਰ ਸਾਥੀਆਂ ਦੀ ਉਡੀਕ ਵਿੱਚ ਸਨ 14 ਜਨਵਰੀ 1872 ਨੂੰ ਆਥਣ ਵੇਲੇ ਉਹਨਾਂ ਕੁਝ ਸਿੱਖ ਸਰਦਾਰਾਂ ਦੇ ਮਲੌਦ ਨਾਂ ਦੇ ਕਿਲੇ ਉੱਤੇ ਹੱਲਾ ਬੋਲ ਦਿੱਤਾ ਇਸ ਕਿਲੇ ਉੱਤੇ ਹਮਲਾ ਕਿਉਂ ਕੀਤਾ ਗਿਆ ਇਸ ਸੰਬੰਧ ਵਿੱਚ ਡਿਸਟ੍ਰਿਕਟ ਗਸਟੀਅਰ ਨੇ ਲਿਖਿਆ ਹੈ ਕਿ ਉਹਨਾਂ ਨੂੰ ਆਸ ਸੀ ਕਿ ਸਰਦਾਰ ਵਿਦਰੋਹ ਵਿੱਚ ਉਹਨਾਂ ਦੀ ਅਗਵਾਈ ਲੈਣਗੇ ਸੰਭਵ ਹੈ ਪਹਿਲੇ ਵਿਸ਼ਾਲ ਅੰਦੋਲਨ ਵਿੱਚ ਇਸੇ ਤਰ੍ਹਾਂ ਦੀ ਤਿਆਰੀ ਰਹੀ ਹੋਵੇ ਅਤੇ ਇਸ ਸਮੇਂ ਉਹਨਾਂ ਨੇ ਕੱਚਾ ਬਲਵਾ ਉੱਠਦਾ ਵੇਖ ਕੇ ਅਗਵਾਈ ਲੈਣੋਂ ਨਾ ਕਰ ਦਿੱਤੀ ਹੋਵੇ ਖੈਰ ਕੂਕਿਆ ਨੇ ਉੱਥੇ ਹੱਲਾ ਬੋਲ ਦਿੱਤਾ ਅਤੇ ਕੁਝ ਹਥਿਆਰ ਕੁਝ ਕੋੜੇ ਅਤੇ ਇੱਕ ਤੋਪ ਲੈ ਕੇ ਚਲਦੇ ਬਣੇ ਉੱਥੇ ਦੋਆਂ ਪਾਸਿਆਂ ਵੱਲੋਂ ਦੋ ਦੋ ਬੰਦੇ ਮਰੇ ਅਤੇ ਕੁਝ ਫਟੜ ਹੋਏ ਅਗਲੇ ਦਿਨ सवखते 7 ਵਜੇ ਉਹ ਮਲੇਰ ਕੋਟਲਾ ਪਹੁੰਚ ਗਏ ਸਰਕਾਰ ਨੇ ਮਲੇਰ ਕੋਟਲਾ ਅਤੇ ਪਟਿਆਲਾ ਦੋਆਂ ਰਿਆਸਤਾਂ ਨੂੰ ਕੰਨ ਕਰ ਦਿੱਤੇ ਸਨ ਮਲੇਰ ਕੋਟਲੇ ਦੀ ਹਿਫਾਜ਼ਤ ਦੀ ਖਾਸ ਕਰਕੇ ਤਿਆਰੀ ਕੀਤੀ ਗਈ ਸੀ ਪਰ ਇਹਨਾਂ ਹੌਸਲੇ ਵਾਲੇ ਵੀਰਾਂ ਨੇ ਇਸ ਵੇਗ ਨਾਲ ਹਮਲਾ ਕੀਤਾ ਕਿ ਸ਼ਹਿਰ ਤਾਂ ਕੀ ਮਹਿਲ ਤੱਕ ਜਾ ਪਹੁੰਚੇ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਹੋਣ ਲੱਗੀ ਖਜ਼ਾਨਾ ਲੁੱਟ ਲਿਆ ਹੁੰਦਾ ਪਰ ਮੰਦੇ ਭਾਗੀ ਗਲਤੀ ਨਾਲ ਇੱਕ ਹੋਰ ਦਰਵਾਜ਼ਾ ਤੋੜਨ ਵਿੱਚ ਬਹੁਤ ਸਮਾਂ ਖਰਾਬ ਹੋ ਗਿਆ ਇੱਥੋਂ ਉਹਨਾਂ ਨੂੰ ਫਜ਼ੂਲ ਜਿਹੇ ਕਾਗਜ਼ਾਂ ਤੋਂ ਬਿਨਾ ਹੋਰ ਕੁਝ ਨਾ ਮਿਲਿਆ ਅਤੇ ਉੱਥੋਂ ਛੇਤੀ ਹੀ ਹਟਣਾ ਪਿਆ ਅੱਠਾਂ ਨੂੰ ਮਾਰ ਕੇ 15 ਨੂੰ ਜ਼ਖਮੀ ਕਰਕੇ ਅਤੇ ਕੋੜੇ ਲੈ ਕੇ ਉੱਥੋਂ ਨਿਕਲ ਪਏ ਉਹਨਾਂ ਦੇ ਸੱਤ ਸਾਥੀ ਜਾਨਾ ਗਵਾ ਬੈਠੇ ਅਤੇ ਪੰਜ ਫੜੇ ਗਏ ਅਤੇ ਫੱਟੜ ਹੋ ਗਏ ਉਹਨਾਂ ਮਗਰ ਕੋਟਲੇ ਦੇ ਹਥਿਆਰ ਬੰਦ ਸਿਪਾਹੀ ਵੀ ਨੱਠੇ ਇਸ ਤਰ੍ਹਾਂ ਨਠਦਿਆਂ ਨਠਦਿਆਂ ਲੜਾਈ ਹੋਈ ਗੋਲੀਆਂ ਚੱਲੀਆਂ ਅਤੇ ਦੋਆਂ ਤਿਰਾਂ ਦੇ ਪਟਿਆਲੇ ਦੀ ਰਿਆਸਤ ਦੇ ਪਿੰਡ ਰੂਰ ਤੱਕ ਪਹੁੰਚਣ ਤੱਕ ਕਈ ਕੂਕੇ ਫੱਟੜ ਹੋਏ ਬਹੁਤੇ ਫੱਟੜ ਕੂਕੇ ਚੁੱਕ ਕੇ ਲੈ ਗਏ ਰੂਰ ਪਿੰਡ ਦੇ ਨੇੜੇ ਦੇ ਜੰਗਲ ਵਿੱਚ ਉਹ ਲੁਕ ਗਏ ਸ਼ਿਵਪੁਰ ਦੇ ਨਾਇਬ ਨਾਜ਼ਮ ਨੇ ਉਹਨਾਂ ਉੱਤੇ ਫੇਰ ਹਮਲਾ ਕੀਤਾ ਫਿਰ ਲੜਾਈ ਛਿੜੀ ਪਰ ਕੂਕੇ ਥੱਕੇ ਟੁੱਟੇ ਸਨ ਭੁੱਖੇ ਪਿਆਸੇ ਸਨ ਅਤੇ ਸਨ ਵੀ ਫੱਟੜ ਬਿਨਾਂ दारू ਪੱਟੀ ਦੇ ਫੜੇ ਜਾਣ ਵਾਲਿਆਂ ਦੀ ਗਿਣਤੀ 68 ਸੀ ਅਤੇ ਜਿਨ੍ਹਾਂ ਵਿੱਚੋਂ 23 ਫੱਟੜ ਹੋ ਚੁੱਕੇ ਸਨ ਇਹੀ ਘਟਨਾ ਵਿਦਰੋਹ ਅਖਵਾਉਂਦੀ ਹੈ ਮਿਸਟਰ ਕਵਾਨ ਆਪਣੇ ਇੱਕ ਖਤ ਵਿੱਚ ਲਿਖਦਾ ਹੈ ਇੰਜ ਲੱਗਦਾ ਹੈ ਜਿਵੇਂ ਇਹ ਬਗਾਵਤ ਦੀ ਸ਼ੁਰੂਆਤ ਸੀ ਇੱਕ ਹੋਰ ਥਾਂ ਲਿਖਦਾ ਹੈ ਮੈਂ ਤਜਵੀਜ਼ ਪੇਸ਼ ਕਰਦਾ ਹਾਂ ਕਿ ਇੱਕਦਮ ਉਹਨਾਂ ਨੂੰ ਫਾਹੇ ਲਾ ਦਿੱਤਾ ਜਾਵੇ ਜਿਹੜੇ ਮਲੌਦ ਅਤੇ ਮਲੇਰ ਕੋਟਲੇ ਦੇ ਹਮਲਿਆਂ ਵਿੱਚ ਸ਼ਾਮਲ ਸਨ ਜਿਹੜੀ ਹیثیت ਮੇਰੇ ਵਿੱਚ ਨਹੀਂ ਉਸ ਨੂੰ ਵਰਤਦਿਆਂ ਮੇਰੇ ਵਿੱਚ ਵੱਡੀ ਜ਼ਿੰਮੇਵਾਰੀ ਦਾ ਪੂਰਾ ਪੂਰਾ ਅਹਿਸਾਸ ਹੈ ਇਹ ਬੰਦੇ ਕੋਈ ਮਾਮੂਲੀ ਮੁਜਰਮ ਨਹੀਂ ਹਨ ਇਹ ਬਾਗੀ ਹਨ ਜਿਨ੍ਹਾਂ ਦਾ ਫੌਰੀ ਕੰਮ ਹੈ ਲੁੱਟਮਾਰ ਅਤੇ ਹੁਕਮ ਅਦੂਲੀ ਕਰਨੀ ਇਹ ਪੱਕੀ ਗੱਲ ਹੈ ਕਿ ਉਹ ਆਪਣੀਆਂ ਪਹਿਲੀਆਂ ਕੋਸ਼ਿਸ਼ਾਂ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਜੇ ਹੁਣ ਕੋੜੇ ਅਤੇ ਖਜ਼ਾਨੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਦੇਸ਼ ਦੇ ਸਾਰੇ ਪੇੜੇ ਚੱਲਣ ਵਾਲੇ ਬੰਦਿਆਂ ਨੇ ਉਹਨਾਂ ਨਾਲ ਰਲ ਜਾਣਾ ਸੀ ਅਤੇ ਇਹਨਾਂ ਨੂੰ ਬਿਨਾਂ ਬਾਲੀ ਮੁਸ਼ਕਲ ਦੇ ਥੰਮਿਆ ਨਹੀਂ ਸੀ ਜਾਣਾ ਇਹ 68 ਬੰਦੇ 17 ਜਨਵਰੀ ਨੂੰ ਮਲੇਰ ਕੋਟਲੇ ਲਿਆਂਦੇ ਗਏ ਉਹਨਾਂ ਵਿੱਚ ਦੋ ਔਰਤਾਂ ਵੀ ਸਨ ਇਹ ਪਟਿਆਲਾ ਰਿਆਸਤ ਦੀਆਂ ਰਹਿਣ ਵਾਲੀਆਂ ਸਨ ਉਹਨਾਂ ਨੂੰ ਤਾਂ ਰਿਆਸਤ ਦੇ سپرد ਕਰ ਦਿੱਤਾ ਗਿਆ ਅਤੇ ਬਾਕੀ 66 ਵਿੱਚੋਂ 50 ਨੂੰ ਉੱਥੇ ਹੀ ਤੋਪ ਨਾਲ ਉਡਾ ਦੇਣ ਦਾ ਨਿਸ਼ਚਾ ਪੱਕਾ ਹੋ ਚੁੱਕਾ ਸੀ ਆਪਣੀ ਆਪਣੀ ਵਾਰੀ ਨਾਲ ਖੁਸ਼ੀ-ਖੁਸ਼ੀ ਸਤੀ ਸ੍ਰੀ ਅਕਾਲ ਦੇ ਜੈਕਾਰੇ ਛੱਡਦਿਆਂ ਤੋਪਾਂ ਦੇ ਮੂੰਹਾਂ ਨਾਲ ਬੰਨੇ ਜਾਂਦੇ ਇੱਕ ਵਾਰ ਤਮਾਕਾ ਹੁੰਦਾ ਅਤੇ ਉਹ ਕੂਕਾ ਵੀਰ ਇਸ ਸੰਸਾਰ ਤੋਂ ਪਤਾ ਨਹੀਂ ਕਿੱਧਰ ਚਲਿਆ ਜਾਂਦਾ ਇਹਨਾਂ ਪਰਵਾਨਿਆਂ ਨੂੰ ਮੌਤ ਦਾ ਕੋਈ ਡਰ ਨਹੀਂ ਸੀ ਉਹ ਅਸਾਂ ਸਮਝਦਾਰ ਲੋਕਾਂ ਵਾਂਗ ਮੌਤ ਦੀ ਕਲਪਨਾ ਨਾਲ ਹੀ ਥਰ-ਥਰ ਕੰਬੇ ਨਹੀਂ ਇਸ ਤਰ੍ਹਾਂ ਦੇ ਮੂਰਖ ਹੋਰ ਕਿੱਥੇ ਕਿੰਨੀ ਗਿਣਤੀ ਵਿੱਚ ਮਿਲ ਸਕਦੇ ਹਨ ਉਸ ਵੇਲੇ ਸਵਾਰਥ ਲਈ ਮਰਨ ਵਾਲੇ ਲੋਕ ਇਸੇ ਤਰ੍ਹਾਂ ਖੁਸ਼ ਰਹਿ ਸਕਦੇ ਇਸ ਤਰ੍ਹਾਂ ਹੱਸਦਿਆਂ ਮੌਤ ਨਾਲ ਗਲਵਕੜੀ ਪਾਉਂਦੇ ਇਹ ਅਸੰਭਵ ਲੱਗਦਾ ਹੈ ਸਵੈ ਆਦਰ ਦੇਸ਼ ਲਈ ਅਤੇ ਆਜ਼ਾਦੀ ਪ੍ਰਾਪਤੀ ਆਦਿ ਪਤਾ ਨਹੀਂ ਕਿਹੜੇ-ਕਿਹੜੇ ਬੁਲੰਦ ਜਜ਼ਬਿਆਂ ਨਾਲ ਮੌਤ ਵਿਜਈ ਬਣ ਸਕੇ ਸਨ ਇਸ ਤੋਂ ਅਸੀਂ ਉਹਨਾਂ ਦੀ ਉਤੇਜਨਾ ਅਤੇ ਜ਼ਲਦਬਾਜ਼ੀ ਨੂੰ ਪੁੱਲ ਕੇ ਉਹਨਾਂ ਦਾ ਪ੍ਰਣ ਸਮਝਣ ਵਿੱਚ ਸਫਲ ਹੁੰਦੇ ਹਾਂ ਖੈਰ ਇੱਕ ਇੱਕ ਕਰਕੇ 49 ਤਾਂ ਤੋਪ ਨਾਲ ਉਡਾ ਦਿੱਤੇ ਗਏ ਪਰ ਪੰਜਾਵੇ ਨੂੰ ਜੋ ਕਿ 13 ਵਰਿਆਂ ਦਾ ਬਾਲਕ ਸੀ ਉੱਥੇ ਝਗੜਾ ਖੜਾ ਕਰ ਦਿੱਤਾ ਮਿਸਟਰ ਕਾਮਨ ਇੱਕ ਖਤ ਵਿੱਚ ਲਿਖਦਾ ਹੈ ਮੇਰੀ ਇਹ ਨੀਅਤ ਸੀ ਕਿ ਪੰਜਾਹਾਂ ਨੂੰ ਉਡਾ ਦਿੱਤਾ ਜਾਵੇ ਅਤੇ ਬਾਕੀ ਬਚੇ 16 ਬਾਗੀ ਮਲੌਦ ਕੋਲ ਫਾਇ ਲਾਉਣ ਲਈ ਕਲ ਦਿਆਂ ਪਰ ਇੱਕ ਨੇ ਪਹਿਰੇਦਾਰ ਤੋਂ ਬਚ ਕੇ ਮੇਰੇ ਉੱਤੇ ਖਤਰਨਾਕ ਹਮਲਾ ਕਰ ਦਿੱਤਾ ਮੈਨੂੰ ਦਾੜੀ ਤੋਂ ਫੜ ਲਿਆ ਅਤੇ ਗਲ ਕੁੱਟਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਜਿਵੇਂ ਕਿ ਉਹ ਬੜਾ ਤਾਕਤਵਰ ਬੰਦਾ ਸੀ ਮੈਨੂੰ ਆਪਣਾ ਆਪ ਛੁਡਾਉਣ ਦੀ ਬੜੀ ਮੁਸ਼ਕਿਲ ਹੋਈ ਸਿਪਾਹੀਆਂ ਨੇ ਤਲਵਾਰਾਂ ਕੱਢੀਆਂ ਅਤੇ ਉਸ ਨੂੰ ਵੱਢ ਕੇ ਰੱਖ ਦਿੱਤਾ ਇਸੇ ਘਟਨਾ ਦੇ ਸੰਬੰਧ ਵਿੱਚ ਜੋ ਗੱਲ ਸੁਣੀ ਜਾਂਦੀ ਹੈ ਉਹ ਇੰਜ ਹੈ ਕਿ ਪੰਜਾਵਾਂ ਇੱਕ 13 ਵਰਿਆਂ ਦਾ ਬੱਚਾ ਸੀ ਉਹਨੂੰ ਦੇਖ ਕੇ ਮਿਸ ਕਾਮਨ ਨੂੰ ਤਰਸ ਆ ਗਿਆ ਅਤੇ ਆਪਣੇ ਪਤੀ ਨੂੰ ਉਹਨੂੰ ਛੱਡ ਦੇਣ ਲਈ ਕਿਹਾ ਪਤਨੀ ਦੇ ਕਹਿਣ ਉੱਤੇ ਮਿਸਟਰ ਕਾਵਨ ਨੇ ਨਿਉ ਕੇ ਉਸ ਬੱਚੇ ਨੂੰ ਕਿਹਾ ਪਾਜੀਆ ਰਾਮ ਸਿੰਘ ਦਾ ਸਾਥ ਛੱਡ ਦੇ ਅਤੇ ਕਹਿ ਦੇ ਕਿ ਮੈਂ ਉਹਦਾ ਚੇਲਾ ਨਹੀਂ ਹਾਂ ਤੈਨੂੰ ਛੱਡ ਦਿੱਤਾ ਜਾਵੇਗਾ ਬਹਾਦਰ ਬਾਲਕ ਆਪਣੇ ਗੁਰੂ ਲਈ ਅਜਿਹੇ ਬੇਇੱਜ਼ਤ ਲਫ਼ਜ਼ ਬਰਦਾਸ਼ਤ ਨਾ ਕਰ ਸਕਿਆ ਗੁਸੈਲ ਸ਼ੇਰ ਵਾਂਗਣ ਚਪਟਿਆ ਅਤੇ ਮਿਸਟਰ ਕਾਮਨ ਨੂੰ ਦਾੜੀ ਤੋਂ ਫੜ ਲਿਆ ਅਤੇ ਉਦੋਂ ਤੱਕ ਨਾ ਛੱਡਿਆ ਜਦ ਤੱਕ ਉਹਦੇ ਦੋਵੇਂ ਹੱਥ ਕੱਟ ਨਾ ਦਿੱਤੇ ਗਏ ਅਤੇ ਤਲਵਾਰਾਂ ਨਾਲ ਉਸ ਨੂੰ ਸ਼ਹੀਦ ਨਾ ਕਰ ਦਿੱਤਾ ਗਿਆ ਇਸ ਤਰ੍ਹਾਂ ਇਸ ਦੁਖਾਂਤ ਨਾਟਕ ਦਾ ਇੱਕ ਹੋਰ ਕਾਂਡ ਖਤਮ ਹੋ ਗਿਆ ਬਿਨਾ ਮੁਕੱਦਮਾ ਚਲਾਇਆ ਪੰਜਾਹਾਂ ਨੂੰ ਤੋਪ ਨਾਲ ਉਡਾ ਦੇਣਾ ਅਤੇ ਕਤਲੇਆਮ ਕਰਨਾ ਇੱਕਦਮ ਗਲਤ ਹੈ ਮਿਸਟਰ ਫਾਰਸਿਤ ਅੰਬਾਲਾ ਦੇ ਕਮਿਸ਼ਨਰ ਨੇ ਲਿਖ ਦਿੱਤਾ ਸੀ ਕਿ ਬਿਨਾ ਮੁਕੱਦਮਾ ਚਲਾਇਆ ਕਿਸੇ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਪਰ ਇਸ ਕਾਵਨ ਨੇ ਮਨ ਆਈ ਕੀਤੀ ਅਤੇ ਜਦੋਂ ਬਾਅਦ ਵਿੱਚ ਕਾਵਨ ਉੱਤੇ ਮੁਕੱਦਮਾ ਚੱਲਿਆ ਤਾਂ ਉਸ ਨੇ ਕਮਿਸ਼ਨਰ ਦਾ ਪਿਛਲੇ ਦਿਨ ਦਾ ਖਤ ਜਿਸ ਵਿੱਚ ਉਸ ਨੇ ਉਹਦੀ ਵਡਿਆਈ ਕੀਤੀ ਸੀ ਪੇਸ਼ ਕੀਤਾ ਪਰ ਉਸ ਸੰਬੰਧ ਵਿੱਚ ਮਿਸਟਰ ਫਾਰਸਿਤ ਦਾ ਕਹਿਣਾ ਹੈ ਕਿ ਮੈਂ ਮੌਕਾ ਨਾਜ਼ਕ ਜਾਣ ਉਚਿਤ ਸਮਝਿਆ ਕਿ ਲੋਕਾਂ ਨੂੰ ਰੱਤੀ ਪਰ ਵੀ ਸ਼ੱਕ ਨਾ ਹੋਵੇ ਕਿ ਅਫਸਰਾਂ ਵਿੱਚ ਵੀ ਆਪਸੀ ਖਿੱਚੋਤਾਣ ਹੋ ਰਹੀ ਹੈ ਇੰਜ ਉਸ ਦੇ ਪਿਛਲੇ ਕਾਰੇ ਦੀ ਪ੍ਰਸ਼ੰਸਾ ਕਰਕੇ ਅਤੇ ਕਤਲੇ ਆਮ ਕਰਨੋਂ ਵਰਜ ਦਿੱਤਾ ਸੀ ਪਰ ਬਾਕੀ ਦੇ 16 ਆਦਮੀਆਂ ਨੂੰ ਵੀ ਤਾਂ ਅਗਲੇ ਦਿਨ ਫਾਂਸੀ ਦੇ ਦਿੱਤੀ ਗਈ ਉਹਨਾਂ ਵੀਰਾਂ ਦੀ ਮੌਤ ਨੇ ਅਫਸਰਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਸੀ ਮਿਸਟਰੀ ਪਰਕਿੰਸਨਾ ਡਿਪਟੀ ਸੁਪਰਡੈਂਟ ਪੁਲਿਸ ਆਪਣੀ 17 ਜਨਵਰੀ ਦੀ ਰਿਪੋਰਟ ਵਿੱਚ ਦੋ ਆਦਮੀਆਂ ਬਾਰੇ ਲਿਖਦਾ ਹੈ ਹੀਰਾ ਸਿੰਘ ਅਤੇ ਲੈਣਾ ਸਿੰਘ ਦੋਵੇਂ ਆਗੂ ਲੱਗਦੇ ਹਨ ਅਤੇ ਬਣੇਤਣੇ ਅਤੇ ਚੰਗੀ ਪੁਸ਼ਾਕ ਵਿੱਚ ਸਨ ਪਰ ਲੱਗਦੇ ਦ੍ਰਿੜ ਇਰਾਦੇ ਵਾਲੇ ਅਤੇ ਬਹਾਦਰ ਸਨ ਇੱਧਰ ਤਾਂ ਇਹ ਸਭ ਕੁਝ ਹੋ ਰਿਹਾ ਸੀ ਉਧਰ ਡਿਪਟੀ ਕਮਿਸ਼ਨਰ ਨੇ ਗੁਰੂ ਰਾਮ ਸਿੰਘ ਨੂੰ ਬੁਲਾਇਆ ਅਤੇ ਘਰ ਵਾਪਸ ਭੇਜ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਉਹ નિર્ਦੋਸ਼ ਹਨ ਕਿਉਂਕਿ ਉਹਨਾਂ ਕੇ ਹੋਏ ਕੂਕਿਆਂ ਦੀ ਖਬਰ ਦੇ ਕੇ ਪੁਲਿਸ ਨੂੰ ਚੌਕੰਨਾ ਕਰ ਦਿੱਤਾ ਸੀ ਗੁਰੂ ਰਾਮ ਸਿੰਘ ਦੀ નિર્ਦੋਸ਼ਤਾ ਬਾਰੇ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਇਹ ਲਿਖਿਆ ਰਾਮ ਸਿੰਘ ਦੇ ਖਿਲਾਫ ਮੁਕੱਦਮਾ ਚਲਾਉਣ ਲਈ ਕੋਈ ਫਾਸ ਅਤੇ ਸਿੱਧਾ ਸਬੂਤ ਨਹੀਂ ਹੈ ਪਰ 17 ਜਨਵਰੀ ਨੂੰ ਕਮਿਸ਼ਨਰ ਦੇ ਹੁਕਮ ਨਾਲ ਕੋੜ ਸਵਾਰ ਅਤੇ ਦੂਸਰੀ ਪੁਲਿਸ ਨੇ ਕਰਨਲ ਬਾਇਲੀ ਦੀ ਅਗਵਾਈ ਹੇਠ ਪੈਣੀ ਪਿੰਡ ਨੂੰ ਅਚਾਨਕ ਘੇਰਾ ਪਾ ਲਿਆ ਲੋਕਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਪਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਸਰਕਾਰ ਉਹਨਾਂ ਨੂੰ ਫੜਨਾ ਚਾਹੁੰਦੀ ਹੈ ਤਾਂ ਉਹਨਾਂ ਆਪਣੇ ਆਪ ਨੂੰ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਵੇਲੇ ਗੁਰੂ ਰਾਮ ਸਿੰਘ ਨਾਲ ਵੱਖ-ਵੱਖ ਚਾਰ ਸੂਬਿਆਂ ਦੇ ਸਾਹਿਬ ਸਿੰਘ ਜਵਾਰ ਸਿੰਘ ਗੁਰਦਿੱਤ ਸਿੰਘ ਅਤੇ ਨਨੂ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਤਾਂ ਇਹਨਾਂ ਨੂੰ ਅਲਾਹਾਬਾਦ ਭੇਜਿਆ ਗਿਆ ਅਤੇ ਬਾਅਦ ਵਿੱਚ ਰੰਗੂਨ ਗ੍ਰਿਫਤਾਰੀ ਰੈਜੂਲੇਸ਼ਨ 1818 ਅਨੁਸਾਰ ਹੋਈ ਸੀ ਇੱਥੇ ਹੀ ਗੁਰੂ ਰਾਮ ਸਿੰਘ ਜੀ ਦੀ ਉਹ ਚਾਲ ਉਲਟੀ ਪਈ ਜੇ ਉਹ ਉਸ ਵੇਲੇ ਬਚੇ ਰਹਿੰਦੇ ਤਾਂ ਜਲਦੀ ਹੀ ਸਾਰੀ ਹਾਲਤ ਸੰਭਲ ਜਾਣੀ ਸੀ ਇੱਧਰ ਜਿਉਂ-ਜਿਉਂ ਸੂਬੇ ਪਰ ਵਿੱਚ ਬਗਾਵਤ ਦੀ ਖਬਰ ਫੈਲਣ ਲੱਗੀ ਤਿਉਂ-ਤਿਉਂ ਲੋਕ ਪੈਣੀ ਵੱਲ ਜਾਣ ਲੱਗੇ ਸਭਨਾ ਲੋਕਾਂ ਦਾ ਖਿਆਲ ਸੀ ਕਿ ਜਿਸ ਦਿਨ ਦੀ ਉਡੀਕ ਸੀ ਉਹ ਆ ਗਿਆ ਸੀ ਪੁਲਿਸ ਵੀ ਚੌਕੰਨੀ ਹੋ ਗਈ ਸੀ ਜਿੱਥੇ ਕੋਈ ਕੂਕਾ ਮਿਲਦਾ ਫੜ ਲਿਆ ਜਾਂਦਾ ਇੰਜ ਹੀ 172 ਕੂਕਿਆਂ ਦੇ ਇੱਕ ਜਥੇ ਦੀ ਕਰਨਲ ਬਾਇਲੀ ਨਾਲ ਪੇਂਟ ਹੋ ਗਈ ਉਹਨਾਂ ਵਿੱਚ ਚਾਰ ਤਾਂ ਵੱਖ-ਵੱਖ ਸਥਾਨਾਂ ਦੇ ਸੂਬੇ ਸਨ ਸਰਵ ਸ੍ਰੀ ਬ੍ਰਹਮਾ ਸਿੰਘ ਕਾਨ ਸਿੰਘ ਪਹਾੜਾ ਸਿੰਘ ਅਤੇ ਹੁਕਮ ਸਿੰਘ ਚਟ ਪਹਿਲਾ ਲੁਧਿਆਣੇ ਅਤੇ ਫਿਰ ਗੁਰੂ ਜੀ ਕੋਲ ਇਲਾਹਾਬਾਦ ਪੇਜ ਦਿੱਤੇ ਗਏ ਅਤੇ 120 ਕਰੀ ਵਾਪਸ ਕਰ ਦਿੱਤੇ ਅਤੇ ਬਾਕੀ 50 ਜਿਨ੍ਹਾਂ ਦਾ ਕੋਈ ਕਾਰ ਨਹੀਂ ਤੇ ਸਿਰਫ ਦਿਖਾਵੇ ਵਾਲੇ ਗੁਜ਼ਾਰੇ ਜੋਗੇ ਕੰਮ ਕਰਦੇ ਹਨ ਪਰ ਅਸਲ ਵਿੱਚ ਇਹ ਬਹੁਤ ਖਤਰਨਾਕ ਜਮਾਤ ਹੈ ਜਿਨ੍ਹਾਂ ਆਪਣਾ ਸਭ ਕੁਝ ਵੇਚ ਦਿੱਤਾ ਹੈ ਅਤੇ ਆਪਣੇ ਨੇਤਾ ਦੇ ਹੁਕਮ ਅਤੇ ਹਰ ਕੰਮ ਕਰਨ ਲਈ ਤਤਪਰ ਹਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਇਸ ਤਰ੍ਹਾਂ ਕੁਝ ਹੀ ਦਿਨਾਂ ਵਿੱਚ ਸਾਰਾ ਮਾਮਲਾ ਠੱਪ ਹੋ ਗਿਆ ਉਸ ਦੇ ਬਾਅਦ ਸਭ ਕੁਝ ਹੋ ਚੁੱਕਿਆ ਨਾਟਕ ਦੀ ਮੁਹਿੰਮ ਘਟਨਾ ਹੋ ਚੁੱਕੀ ਅਤੇ ਫਾਰਸਿਤ ਉੱਤੇ ਕਤਲੇਆਮ ਸਮਰੀ ਐਕਸੀਕਿਊਸ਼ਨ ਕਰਨ ਦਾ ਮੁਕੱਦਮਾ ਚੱਲਿਆ ਉਹਨਾਂ ਪੰਜਾਬ ਦੀ ਬੁਰੀ ਹਾਲਤ ਦਾ ਰੋਮਾਂਚਕਾਰੀ ਚਿੱਤਰ ਚਿਤਰਨ ਵਿੱਚ ਕੋਈ ਕਸਰ ਨਾ ਛੱਡੀ ਅਤੇ ਇਨਾਮ ਲੈਣ ਦੀ ਆਸ ਰੱਖਣ ਲੱਗੇ ਮਿਸਟਰ ਕਾਵਨ ਨੂੰ ਤਾਂ ਤਬਦੀਲ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ 50 ਨੂੰ ਤੋਪ ਨਾਲ ਉਡਾਉਣ ਅਤੇ 16 ਨੂੰ ਬਿਨਾਂ ਮੁਕੱਦਮਾ ਚਲਾਏ ਬਿਨਾਂ ਉਹਨਾਂ ਨੂੰ ਸਫਾਈ ਦੇਣ ਦਾ ਮੌਕਾ ਦਿੱਤੇ ਫਾਂਸੀ ਦੀ ਸਜ਼ਾ ਹੋਈ ਸਰ ਹੈਨਰੀ ਕਾਟਕ ਦੇ ਸ਼ਬਦਾਂ ਵਿੱਚ ਤਾਂ ਇਹ ਸਜ਼ਾ ਇੱਕਦਮ ਨਾ ਕਾਫੀ ਸੀ ਪਰ ਐਂਗਲੋ ਇੰਡੀਅਨ ਅਖਬਾਰਾਂ ਵਿੱਚ ਇੰਨੀ ਸਜ਼ਾ ਦੇਣ ਉੱਤੇ ਬਹੁਤ ਵਾਵੇਲਾ ਹੋਇਆ ਸੀ ਬਾਕੀ ਕੂਕਿਆਂ ਉੱਤੇ ਬਹੁਤ ਜ਼ੁਲਮ ਹੋਣ ਲੱਗੇ ਗੁਰੂ ਰਾਮ ਸਿੰਘ ਬਾਦ ਸ੍ਰੀ ਹਰੀ ਸਿੰਘ ਗੁਰੂ ਬਣੇ ਉਹਨਾਂ ਨੂੰ ਪੈਣੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਗੁਰਦੁਆਰੇ ਬਾਹਰ ਪੁਲਿਸ ਦੀ ਚੌਕੀ ਬਿਠਾ ਦਿੱਤੀ ਗਈ 6 ਸਾਲ ਤਾਂ ਪੈਣੀ ਦੀ ਹਾਲਤ ਇੰਜ ਰਹੀ ਜਿਵੇਂ ਦੁਸ਼ਮਣ ਨੇ ਕੇਰਾ ਪਾਇਆ ਹੋਇਆ ਹੋਵੇ ਨਾ ਕੋਈ ਅੰਦਰੋਂ ਬਾਹਰ ਜਾ ਸਕੇ ਨਾ ਬਾਹਰੋਂ ਅੰਦਰ ਹੌਲੀ-ਹੌਲੀ ਆਉਣ ਜਾਣ ਖੁੱਲਿਆ ਉਸ ਵੇਲੇ ਵੀ ਸ੍ਰੀ ਹਰੀ ਸਿੰਘ ਬਾਹਰ ਨਹੀਂ ਸਨ ਜਾ ਸਕਦੇ ਬਾਵਜੂਦ ਆਉਣ ਜਾਣ ਦੀ ਖੁੱਲ ਦੇ ਯਾਤਰੀਆਂ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਮੁਸ਼ਕਾਂ ਕੱਸ ਕੇ ਤੋਪੇ ਸੁੱਟਿਆ ਜਾਂਦਾ ਅਤੇ ਕੜੀਆਂ ਬੱਦੀ ਚੁਲਸਦੇ ਰਹਿੰਦੇ ਮੰਜੇ ਹੇਠਾਂ ਹੱਥ ਦਬਾ ਕੇ ਕਈ ਜਣੇ ਮੰਜੇ ਉੱਪਰ ਬੈਠ ਜਾਂਦੇ ਉਹਨਾਂ ਉੱਤੇ ਹੁੱਕੇ ਦਾ ਗੰਦਾ ਪਾਣੀ ਡੋਲਿਆ ਜਾਂਦਾ ਇਹ ਸਭ ਜ਼ੁਲਮ ਕਰਨ ਵਾਲੇ ਇਸੇ ਦੇਸ਼ ਦੇ ਨਿਵਾਸੀ ਹੁੰਦੇ ਸਨ ਅਤੇ ਉਹਨਾਂ ਤਸੀਹਿਆਂ ਨੂੰ ਚੁੱਪ ਕਰਕੇ ਜਰਨ ਵਾਲੇ ਵੀ ਇਸ ਦੇਸ਼ ਦੇ ਅਬਾਗੇ ਨਿਵਾਸੀ ਅਤੇ ਹੁਣ ਤਾਂ ਇਹ ਨਿਰਾ ਧਾਰਮਿਕ ਫਿਰਕਾ ਰਹਿ ਗਿਆ ਸੀ ਪਰ ਪੰਜਾਬ ਦੇ ਸੂਬੇ ਦਾ ਇਤਿਹਾਸ ਬੜਾ ਰੋਮਾਂਚਕਾਰੀ ਹੈ ਸਮਾਜ ਦਾ ਆਊਟਲਾ ਹੋਇਆ ਤਾਂ ਪੰਜਾਬ ਵਿੱਚ ਫਿਰਕੇ ਦੇ ਸਾਰੇ ਦੇ ਸਾਰੇ ਲੋਕ ਜ਼ੁਲਮਾਂ ਦੇ ਸ਼ਿਕਾਰ ਹੋਏ ਤਾਂ ਪੰਜਾਬ ਵਿੱਚ ਅਤੇ ਫੇਰ ਹਜ਼ਾਰਾਂ ਦਾ ਸਾਰੇ ਦਾ ਸਾਰਾ ਅੰਦੋਲਨ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਤਾਂ ਉਹ ਵੀ ਪੰਜਾਬ ਵਿੱਚ ਇਸ ਵੇਰ ਵੀ ਇੰਜ ਹੋਇਆ ਹਰ ਇੱਕ ਕੂਕਾ ਆਪਣੇ ਘਰ ਵਿੱਚ ਨਜ਼ਰਬੰਦ ਸੀ ਬਿਨਾ ਪੁਲਿਸ ਦੀ ਇਜਾਜ਼ਤ ਦੇ ਕਿਤੇ ਬਾਹਰ ਨਹੀਂ ਜਾ ਸਕਦਾ ਸੀ ਇਹ ਹਾਲਤ ਬਹੁਤ ਦਿਨਾਂ ਤੱਕ ਚੱਲਦੀ ਰਹੀ ਅਤੇ ਬੰਦਸ਼ਾਂ ਤਾਂ ਹੁਣ 1920 ਵਿੱਚ ਆ ਕੇ ਅਸਹਿਯੋਗ ਦੇ ਦਿਨਾਂ ਵਿੱਚ ਹਟਾਈਆਂ ਗਈਆਂ ਗੁਰੂ ਰਾਮ ਸਿੰਘ ਬਰਮਾ ਵਿੱਚ ਹੀ ਨਜ਼ਰਬੰਦ ਰਹੇ ਗਸਟੀਅਰ ਨੇ ਲਿਖਿਆ ਹੈ ਅੰਤ ਵਿੱਚ ਉਹ ਬਰਮਾ ਵਿੱਚ 1885 ਨੂੰ ਪੂਰੇ ਹੋ ਗਏ ਪਰ 1920 ਵਿੱਚ ਉਸ ਦਾ ਨਿਵਾਸੀ ਸ੍ਰੀ ਆਲਮ ਸਿੰਘ ਇੰਜੀਨੀਅਰ ਨੇ ਇੱਕ ਲੇਖ ਰਾਹੀਂ ਉਪਰੋਕਤ ਗੱਲ ਦਾ ਖੰਡਨ ਕੀਤਾ ਸੀ ਉਹਨਾਂ ਲਿਖਿਆ ਸੀ ਕਿ ਉਹ ਦੋ ਹੋਰ ਸਾਥੀਆਂ ਸਮੇਂ ਲੋਅਰ ਬਰਮਾ ਦੀ ਕਿਸੇ ਬੰਦਰਗਾਹ ਤੋਂ ਲਾਸਟ ਟਾਪੂ ਵੱਲ ਜਾ ਰਹੇ ਸਨ ਉਸ ਬੰਦਰਗਾਹ ਦਾ ਨਾਮ ਮੋਲਮੀਨ ਸੀ ਉੱਥੇ ਇੱਕ ਦਿਨ ਇੱਕ ਵੱਡੇ ਤੇਜਸਵੀ ਵਿਅਕਤੀ ਨੂੰ ਪੁਲਿਸ ਦੀ ਨਿਗਰਾਨੀ ਵਿੱਚ ਸੈਰ ਕਰਦਿਆਂ ਦੇਖ ਕੇ ਉਹਨਾਂ ਬਾਰੇ ਪੁੱਛਗਿੱਛ ਕਰਨ ਉੱਤੇ ਪਤਾ ਚੱਲਿਆ ਕਿ ਇਹ ਪੰਜਾਬ ਦਾ ਰਾਜਾ ਹੈ ਉਹ ਸਮਝੇ ਸ਼ਾਇਦ ਮਹਾਰਾਜਾ ਦਲੀਪ ਸਿੰਘ ਹੋਣ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਕੂਕਾ ਗੁਰੂ ਰਾਮ ਸਿੰਘ ਜੀ ਹਨ ਉਸ ਸਮੇਂ ਉਹਨਾਂ ਨਾਲ ਇੱਕ ਸੂਬੇਦਾਰ ਲੱਖਾ ਸਿੰਘ ਵੀ ਸੀ ਉਹਨਾਂ ਨੂੰ ਮਿਲਣਪੁਰ ਖੂਬ ਗੱਲਬਾਤ ਹੋਈ ਅਤੇ ਉਹਨਾਂ ਨੂੰ 5 ਮੀਲ ਤੱਕ ਬਾਹਰ ਸੈਰ ਕਰਨ ਦੀ ਆਗਿਆ ਸੀ ਹੈ ਸਰਕਾਰ ਨੇ ਇਸ ਲੇਖ ਦਾ ਕੋਈ ਨੋਟਿਸ ਨਹੀਂ ਲਿਆ ਜੋ ਵੀ ਹੋਏ ਮਾਲੂਮ ਇਸ ਤਰ੍ਹਾਂ ਹੁੰਦਾ ਹੈ ਕਿ ਗੁਰੂ ਜੀ ਹੁਣ ਇਸ ਸੰਸਾਰ ਵਿੱਚ ਨਹੀਂ ਹਨ ਹੈ ਅੱਜ ਵੀ ਪੰਜਾਬੀ ਕੂਕਾ ਸੰਪਰਦਾ ਹੈ ਉਹਨਾਂ ਵਿੱਚ ਈਸ਼ਵਰ ਭਗਤੀ ਹਾਲੇ ਤੱਕ ਪ੍ਰਦਾਨ ਹੈ ਬਹੁਤ ਤੜਕਸਾਰ ਉੱਠ ਕੇ ਕੇਸ ਇਸ਼ਨਾਨ ਕਰਕੇ ਕੰਟਿਆਂ ਬੱਦੀ ਰੱਬੀ ਭਜਨ ਵਿੱਚ ਲੀਨ ਰਹਿਣਾ ਉਹਨਾਂ ਦਾ ਪਿਆਰਾ ਨਿਤਨੇਮ ਹੈ ਮਾਸ ਸ਼ਰਾਬ ਆਦਿ ਚੀਜ਼ਾਂ ਦੀ ਵਰਤੋਂ ਦੇ ਕੱਟੜ ਵਿਰੋਧੀ ਹਨ ਇੱਕ ਪੱਗ ਲੰਮਾ ਕੁੜਤਾ ਅਤੇ ਇੱਕ ਕੱਛ ਇਹੀ ਉਹਨਾਂ ਦਾ ਪਹਿਰਾਵਾ ਹੈ ਇੱਕ ਕੰਬਲ ਅਤੇ ਇੱਕ ਕਰਮੰਡਲ ਅਤੇ ਇੱਕ ਟਕੂਆ ਜਿਸ ਨੂੰ ਉਹ ਸਫਾ ਜੰਗ ਕਹਿੰਦੇ ਹਨ ਇਹ ਉਹਨਾਂ ਦਾ ਸਮਾਨ ਹੈ ਗਲ ਵਿੱਚ ਸੋਨੇ ਦੀ ਬਣੀ ਇੱਕ ਸੋਹਣੀ ਮਾਲਾ ਰਹਿੰਦੀ ਹੈ ਇੱਕ ਖਾਸ ਮਸਤਾਨਾ ਦਲ ਹੁੰਦਾ ਹੈ ਉਹ ਸ਼ਬਦ ਕੀਰਤਨ ਕਰਦਿਆਂ ਇੱਕਦਮ ਸੁਧ ਬੁੱਧ ਪੁੱਲ ਜਾਂਦੇ ਹਨ ਇਹਨਾਂ ਦੇ ਕੀਰਤਨ ਨਾਲ ਹਰ ਇੱਕ ਵਿਅਕਤੀ ਪ੍ਰਫੁੱਲਤ ਅਤੇ ਰੋਮਾਂਚਿਤ ਜਿਹਾ ਹੋ ਜਾਂਦਾ ਹੈ ਖੂਨ ਖੋਲਣ ਲੱਗਦਾ ਹੈ ਅੱਖਾਂ ਵਿੱਚ ਪ੍ਰੇਮ ਅਤੇ ਭਗਤੀ ਦੇ ਹੰਝੂ ਆ ਜਾਂਦੇ ਹਨ 11ਵੇਂ ਅਤੇ 12ਵੇਂ ਗੁਰੂ ਵਿੱਚ ਵਿਸ਼ਵਾਸ ਰੱਖਣ ਕਾਰਨ ਅਤੇ ਮਾਂ ਸ਼ਰਾਬ ਦੇ ਕੱਟੜ ਵਿਰੋਧੀ ਹੋਣ ਕਾਰਨ ਉਹ ਬਾਕੀ ਸਿੱਖ ਸਮਾਜ ਤੋਂ ਅਲੱਗ ਹਨ ਇਹਨਾਂ ਵਿੱਚ ਸਮਾਨਤਾ ਦਾ ਭਾਵ ਪ੍ਰਬਲ ਹੁੰਦਾ ਹੈ ਹੋਲੀ ਆਦਿ ਦੇ ਅਵਸਰ ਉਹਨਾਂ ਦੇ ਖਾਸ ਤਿਉਹਾਰ ਹੁੰਦੇ ਹਨ ਜਿੱਥੇ ਕਿ ਖੂਬ ਹੋਮ ਜੱਗ ਹੁੰਦਾ ਹੈ ਬਾਕੀ ਸਿੱਖ ਇਸ ਦੇ ਵਿਰੋਧੀ ਹਨ ਕੂਕੇ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ ਬਾਕੀ ਸਿੱਖ ਨਹੀਂ ਪਿਛਲੇ ਅਕਾਲੀ ਮੋਰਚੇ ਦਿਨਾਂ ਵਿੱਚ ਉਹਨਾਂ ਅਕਾਲੀਆਂ ਦੀ ਵਿਰੋਧਤਾ ਕੀਤੀ ਸੀ ਜਿਸ ਨਾਲ ਉਹਨਾਂ ਦੀ ਸਥਿਤੀ ਕੁਝ ਖਰਾਬ ਹੋ ਗਈ ਫਿਰ ਵੀ ਉਹ ਆਪਣੇ ਟੰਗ ਦੇ ਨਿਰਾਲੇ ਲੋਕ ਹਨ ਉਹਨਾਂ ਨੂੰ ਦੇਖ ਕੇ ਉਸ ਅਧ ਖਿੜੇ ਫੁੱਲ ਦੀ ਯਾਦ ਆ ਜਾਂਦੀ ਹੈ ਜੋ ਖਿੜਦਿਆਂ ਹੀ ਮਸਲ ਦਿੱਤਾ ਗਿਆ ਹੋਵੇ ਗੁਰੂ ਰਾਮ ਸਿੰਘ ਜੀ ਦੀਆਂ ਹਸਰਤਾਂ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ ਸਨ ਉਹਨਾਂ ਦੇ ਬਾਕੀ ਸਾਰੇ ਚੇਲਿਆਂ ਦਾ ਆਤਮ ਬਲੀਦਾਨ ਵੀ ਭੁੱਲ ਗਿਆ ਉਹਨਾਂ ਅਣਜਾਣੇ ਲੋਕਾਂ ਦੇ ਬਲੀਦਾਨਾਂ ਦਾ ਕੀ ਸਿੱਟਾ ਨਿਕਲਿਆ ਸੋਈ ਰੱਬ ਜਾਣੇ ਪਰ ਅਸੀਂ ਉਹਨਾਂ ਦੀ ਸਫਲਤਾ ਬਲੀਦਾਨ ਦੀ ਯਾਦ ਵਿੱਚ ਨਮਸਕਾਰ ਕਰਦੇ ਹਾਂ ਬੀ ਐਸ ਸੰਧੂ